ਧੰਨ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਬੋਲੋ ਜੀ ਤੁਰ ਕੀ ਬਾਣੀ ਤਿੰਨ ਸਗਲੀ ਚਿੰਤ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਤਨ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਵਿਸਰ ਜਾਏ ਬਾਣੀ ਵਿਸਰ ਜਾਏ ਜੇ ਤਨ ਬਾਣੀ ਵਿਸਰ ਜਾਏ ਜੇ ਤਨ ਬਾਣੀ ਵਿਸਰ ਜਾਏ ਜੇ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵੇਲ ਲਾਏ ਜਿਉ ਪੱਕਾ ਰੋਗੀ ਵੇਲ ਲਾਏ ਜਿਉ ਪੱਕਾ ਰੋਗੀ ਵੇਲ ਲਾਏ ਜਿਉ ਪੱਕਾ ਰੋਗੀ ਵੇਲ ਲਾਏ ਜਿਉ ਤਪਤ ਹੈ ਬਾਜੂ ਬਾਵਾ ਤਪਤ ਹੈ ਬਾਰੂਆ ਤਪਤ ਹੈ ਬਾਰੂਆ ਤਪਤ ਹੈ ਬਾਰੂਆ ਤਪ ਤਪ ਖਪੇ ਬਹੁਤ ਬੇਕਾਵਾ ਤਪ ਤਪ ਖਪੇ ਬਹੁਤ ਬੇਕਾਵਾ ਜੀ ਕਾ ਸਭ ਤੱਕ ਖਪੈ ਹੋਵੇ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਕਿਉਂ ਪੱਕਾ ਜੋਗੀ ਮਿਲਾਏ ਕਿਉਂ ਪੱਕਾ ਜੋਗੀ ਮਿਲਾਏ ਜਿਉਂ ਮਿਲਾਏ ਕਿਉਂ ਪੱਕਾ ਰੋਗੀ ਮਿਲਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ ਵਿਸਰ ਜਾਏ ਨਾ ਭੁਲੀ ਨਾ ਭੁਲਾਵੇ ਨਾ ਭੁਲੀ ਨਾ ਭੁਲਾਵੇ ਭੁੱਲੀ ਨਾ ਭੁਲਾਵੇ ਨਾ ਭੁੱਲੀ ਨਾ ਭੁਲਾਵੇ ਭੁੱਲੀ ਨਾ ਭੁਲਾਵੇ ਨਾ ਭੁੱਲੀ ਨਾ ਭੁਲਾਵੇ ਭੁੱਲੀ ਨਾ ਭੁਲਾਵੀ ਭੁੱਲੀ ਨਾ ਭੁਲਾਵੀ ਨਾ ਬਿਸਰੀ ਨਾਮ ਸਾਰੀ ਨਾ ਬਿਸਰੀ ਨਾਮ ਸਾਰੀ ਨਾ ਬਿਸਰੀ ਨਾਮ ਸਾਰੀ ਨਾ ਬਿਸਰੀ ਨਾਮ ਸਾਰੀ ਭੁੱਲੀ ਨਾ ਭੁਲਾਵੇ ਨਾ ਭੁੱਲੀ ਨਾ ਭੁਲਾਵੇ ਭੁੱਲੀ ਨਾ ਭੁਲਾਵੀ ਨਾ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ ਜਿਉ ਪੱਕਰ ਰੋਗੀ ਵਿਲ ਲਾਏ ਜਿਉ ਪੱਕਰ ਰੋਗੀ ਵਿਲ ਲਾਏ ਜਿਉ ਪੱਕਰ ਰੋਗੀ ਵਿਲ ਲਾਏ ਜਿਉ ਪੱਕਰ ਰੋਗੀ ਵਿਲ ਲਾਏ ਜਿਉ ਪੱਕਰ ਰੋਗੀ ਵਿਲ ਲਾਏ ਜਿਉ ਪੱਕਾ ਰੋਗੀ ਵੇਲ ਲਾਏ ਜਿਉ ਪੱਕਾ ਰੋਗੀ ਵੇਲ ਲਾਏ ਜਿਉ ਪੱਕਾ ਰੋਗੀ ਵੇਲ ਲਾਏ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਜੀਉ ਤਪਤ ਹੈ ਬਾ ਤਪ ਤਪ ਖਪੇ ਬਹੁਤ ਲਾਏ ਬਹੁਤਾ ਬੋਲਣ ਚਖਣ ਹੋਏ ਵੇਨ ਬੋਲੇ ਜਾਣੇ दाग दोष मोहे चले दरगह बेसना नहीं जाए ਤਰਣਾ ਹੋਰ ਨਹੀਂ ਥਾਓ ਜੇ ਕੋ ਸਿਫਤ ਹੈ ਮਾਰੂਬਾ ਜਿਉ ਤਪਤ ਹੈ ਮਾਰੂਬਾ ਗੱਜ ਕੇ ਗੱਜ ਕੇ ਬਈ ਜੀਉ ਤਪਤ ਹੈ ਮਾਰੂਬਾ ਤਪ ਤਪ ਖਪੈ ਬਹੁਤ ਬੇਕਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਮਿਲਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਰੇ ਆਪ ਤਰੇ ਸਗਲੇ ਕੁਲ ਤਾਰੇ ਆਪ ਤਰੇ ਆਪ ਤਰੇ ਸਗਲੇ ਕੁਲ ਤਾਰੇ ਆਪ ਤਰੇ ਹਰ ਦਰ ਗਹਿ ਤਤ ਸਿਉ ਜਾਏਗਾ ਹਰ ਦਰ ਗਹਿ ਪਤ ਸਿਉ ਜਾਏਗਾ ਜਾਏਗਾ ਹਰ ਦਰ ਗਹਿ ਪਤ ਸਿਉ ਜਾਏਗਾ ਹਰ ਦਰ ਪਤ ਸਿਉ ਜਾਏਗਾ ਕੀ ਕਲ ਯੁਗ ਮਹਿ ਕੀਰਤਨ ਕਰ ਧਾਨਾ ਯੁਗ ਮਹਿ ਕੀਰਤਨ ਕਰ ਧਾਨਾ ਸੁਰਮੁਖ ਜਪੀਐ ਲਾਏ ਧਿਆਨਾ ਸੁਰਮੁਖ ਜਪੀਐ ਲਾਏ ਧਿਆਨਾ ਸੁਰਮੁਖ ਜਪੀਐ ਲਾਏ ਧਿਆਨਾ ਸੁਰਮੁਖ ਜਪੀਐ ਲਾਏ ਧਿਆਨਾ ਗੁਰਮੁਖ ਜਪੀਐ ਲਾਏ ਧਿਆਨਾ ਗੁਰਮੁਖ ਜਪੀਐ ਲਾਏ ਧਿਆਨਾ ਗੁਰਮੁਖ ਜਪੀਐ ਲਾਏ ਧਿਆਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੇ ਆਪ ਤਰੇ ਸਗਲੇ ਕੁੱਲ ਸਾਰੇ ਆਪ ਤਰੇ ਆਪ ਤਰੇ ਆਪ ਤਰੇ ਸਗਲੇ ਕੁੱਲ ਸਾਰੇ ਆਪ ਤਰੇ ਆਪ ਤਰੇ ਫੇਰ ਕਹੋ ਹਾਂ ਆਪ ਤਰੇ ਆਪ ਤਰੇ ਹਰ ਦਰਗਹਿ ਪਤ ਸਿਉ ਜਾਏਗਾ ਪਤ ਸਿਉ ਜਾਏਗਾ ਹਰ ਦਰਗਹਿ ਪਤ ਸਿਉ ਜਾਏਗਾ ਪਤ ਸਿਉ ਜਾਏਗਾ ਹਰ ਦਰਗਹਿ ਪਤ ਸਿਉ ਜਾਏਗਾ ਦਰਗਹਿ ਪਤ ਸਿਉ ਜਾਏਗਾ ਆਪ ਤਰੇ ਰੂ ਅਸ਼ੂ ਅਸ਼ੂ ਅਸ਼ੂ ਅਸ਼ੂ ਅਸ਼ੂ ਅਸ਼ੂ ਅਸ਼ੂ ਅਸ਼ੂ ਅਸ਼ੂ ਅਸ਼ੂ

ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਕਸ ਪਾਈਏ ਪਾਠੀ ਪਵਨ ਪ੍ਰੇਮ ਕਾ ਪੂਜਾ ਪਾਠੀ ਪਵਨ ਪ੍ਰੇਮ ਕਾ ਪੂਜਾ ਇਤਰਸ ਅਮਿਓ ਚੁਆਈਐ ਬਾਬਾ ਮਨ ਮਤ ਬਾਬਾ ਮਨ ਮਤ ਬਾਬਾ ਮਨ ਮਤ ਬਾਬਾ ਮਨ ਮਤਵਾਰੋ ਬਾਬਾ ਆ ਬਾਬਾ ਬਾਬਾ ਮਨ ਮਤਵਾ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤ ਵਾਰੂ ਜੀ ਬਾਬਾ ਪੜ ਭੈਣਾ ਪੜੋ ਨੇੜੇ ਲਾ ਲਓ ਮਾਈਕ ਮਾਈਕ ਨੇੜੇ ਲਾ ਲਓ ਹਾਂਜੀ ਨਾਮ ਰਸ ਪੀਵੇ ਬਾਬਾ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਹੋ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਹੋ ਜੀ ਨਾਮ ਰਸ ਵਾਹ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਬੋਲੋ ਨਾਮ ਰਸ ਪੀਵੇ ਪੀਵੇ ਓ ਨਾਮ ਰਸ ਨਾਮ ਰਸ ਨਾਮ ਰਸ ਰਸ ਨਾਮ ਰਸ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਪੀਵੇ ਰੱਬ ਉਹ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਹਾਂਜੀ ਨਾਮ ਰਸ ਰੱਬ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ ਮਨ ਮਤਵਾਰ ਪਰਮ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਦੂਰੋਂ ਨੇੜਿਓਂ ਚੱਲ ਕੇ ਅਤ ਦੀ ਗਰਮੀ ਵਿੱਚ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਆਪ ਸਾਰੇ ਹਾਜ਼ਰੀ ਭਰ ਰਹੇ ਹੋ ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਜਿਹੜੇ ਪਿਆਰ ਵਾਲੇ ਸੱਜਣ ਹਨ ਥੋੜਾ ਪਿੱਛੇ ਕਰ ਦਿਓ ਇਹਦੀ ਆਵਾਜ਼ ਵਿੱਚ ਜਾਏਗੀ ਥੋੜਾ ਜਿਹਾ ਥੱਲਿਓਂ ਕਰ ਬਸ ਹਮੇਸ਼ਾ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਚਾਅ ਨਾਲ ਪਿਆਰ ਨਾਲ ਆ ਕੇ ਹਾਜ਼ਰੀਆਂ ਭਰਦੇ ਹਨ ਜਿਹੜੇ ਸ਼ੌਂਕ ਰੱਖਣ ਵਾਲੇ ਵੀ ਨੇ ਕਈ ਸਾਲਾਂ ਤੋਂ ਜਿਹੜੇ ਆ ਰਹੇ ਨੇ ਹਰ ਮਹੀਨੇ ਸ਼ਨੀਵਾਰ ਦੇ ਦੀਵਾਨ ਵਿੱਚ ਹਾਜ਼ਰੀ ਭਰਦੇ ਆ ਗਾਹੇ ਬਗਾਹੇ ਨੇੜੇ ਤੇੜੇ ਕੋਈ ਪ੍ਰੋਗਰਾਮ ਹੋਵੇ ਉਹਦੇ ਜਰੀਏ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਗੁਰੂ ਸਾਹਿਬ ਜੀ ਦੇ ਨਾਲ ਜੁੜ ਸਕੀਏ ਗੁਰਮਤ ਦੇ ਸਿਧਾਂਤਾਂ ਤੇ ਪਹਿਰਾ ਦੇ ਸਕੀਏ ਬਾਕੀ ਸਾਡੀ ਲਗਨ ਤੇ ਡਿਪੈਂਡ ਕਰਦਾ ਕਿੰਨਾ ਕੁ ਅਸੀਂ ਸ਼ੌਂਕ ਰੱਖਦੇ ਆ ਕਿੰਨਾ ਕੁ ਸਾਡੇ ਵਿੱਚ ਪੈਸ਼ਨ ਹੈ ਕਿੰਨਾ ਕੁ ਸਾਡੇ 'ਚ ਉਤਸ਼ਾਹ ਹੈ ਕੁਝ ਕਰਨ ਦਾ ਉਸ ਗੱਲ ਤੇ ਵੀ ਡਿਪੈਂਡ ਕਰਦੀ ਹੈ ਕਿਉਂਕਿ ਗਿਆਨ ਵੀ ਉਸੇ ਦੇ ਕੰਮ ਆਉਂਦਾ ਹੈ ਜਿਹੜਾ ਕੁਝ ਕਰਨਾ ਚਾਹੁੰਦਾ ਹੈ ਜਿਹੜਾ ਕਰਨਾ ਨਹੀਂ ਚਾਹੁੰਦਾ ਉਹਦੇ ਲਈ ਗਿਆਨ ਵੀ ਕੰਮ ਨਹੀਂ ਆਉਂਦਾ ਕਿਸੇ ਬੰਦੇ ਨੂੰ ਤੁਸੀਂ ਜੇ ਗਿਆਨ ਦੇਣਾ ਨਾ ਪਹਿਲਾਂ ਉਹਦੇ ਅੰਦਰ ਇਹ ਲਗਨ ਹੋਵੇ ਕਿ ਮੈਂ ਗੱਡੀ ਸਿੱਖਣੀ ਹੈ ਫਿਰ ਉਹਨੂੰ ਗੱਡੀ ਬਾਰੇ ਗਿਆਨ ਦਿੱਤਾ ਜਾ ਸਕਦਾ ਸ਼ੌਂਕ ਹੋਵੇ ਵੀ ਮੈਂ ਗੱਡੀ ਚਲਾਉਣੀ ਹੈ ਮੈਂ ਗੱਡੀ ਸਿੱਖਣੀ ਹੈ ਅੰਦਰ ਇੱਕ ਲਗਨ ਹੋਵੇ ਉਸੇ ਦੇ ਹੀ ਗਿਆਨ ਵੀ ਉਹੀ ਬੰਦਾ ਗਿਆਨ ਤੋਂ ਕੰਮ ਲੈ ਸਕਦਾ ਇਸ ਕਰਕੇ ਗੁਰਬਾਣੀ ਦਾ ਗਿਆਨ ਜਿਹੜਾ ਹੈ ਅੰਦਰ ਇੱਕ ਚਾਹ ਹੋਵੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ ਉਹ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਵਾਰ ਸਕਦਾ ਹੈ ਤੇ ਜਿਹੜਿਆਂ ਬੰਦਿਆਂ ਨੇ ਬਦਲਣਾ ਨਹੀਂ ਹੁੰਦਾ ਭਾਵੇਂ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਕੰਠ ਕਰ ਲੈਣ ਜੇ ਉਹ ਇਹ ਸੋਚਣ ਵੀ ਮੈਂ ਲੋਕਾਂ ਨੂੰ ਸੁਣਾਉਣ ਵਾਸਤੇ ਹੀ ਪੜਦਾ ਲੋਕਾਂ ਨੂੰ ਦੱਸਣ ਵਾਸਤੇ ਹੀ ਮੈਂ ਸਾਰਾ ਕੁਝ ਸਮਝਦਾ ਉਹਦਾ ਫਿਰ ਭਲਾ ਨਹੀਂ ਹੋ ਸਕਦਾ ਅਸਲ ਵਿੱਚ ਜਿਹੜਾ ਵੀ ਗੁਰੂ ਜੀ ਦਾ ਬਚਨ ਹੈ ਉਹ ਸਾਡੇ ਆਪਣੇ ਲਈ ਹੈ ਜਦੋਂ ਮੈਂ ਬਾਣੀ ਪੜ੍ਹਨੀ ਹੈ ਮੈਂ ਇਹ ਸੋਚ ਕੇ ਪੜ੍ਹਨੀ ਹੈ ਵੀ ਮੈਂ ਇਹਨੂੰ ਆਪਣੇ ਉੱਤੇ ਲਾਉਣਾ ਹੈ ਜਰਾ ਕ ਬੱਚਿਆਂ ਤੇ ਬਾਹਰਲੇ ਪਾਸੇ ਲੈ ਜਾਣ ਪੈਣਾ ਜੇ ਬੱਚਾ ਕੋਈ ਰੌਲਾ ਪਾਵੇ ਆਪ ਹੀ ਖਿਆਲ ਕਰ ਲੈਣਾ ਕਿਉਂਕਿ ਆਪਾਂ ਟਾਈਮ ਥੋੜਾ ਹੀ ਲਾਉਣਾ ਹੁੰਦਾ ਐਤਵਾਰ ਆਪਾਂ ਬਹੁਤਾ ਲੰਮਾ ਟਾਈਮ ਨਹੀਂ ਲਾਈਦਾ ਥੋੜੇ ਜੇ ਮਿੰਟ ਹੀ ਆਪਾਂ ਲਾਉਣੇ ਆ ਜ਼ਿਆਦਾ ਸਮਾਂ ਨਹੀਂ ਲਾਉਣਾ ਤੇ ਉਹਦੇ ਵਿੱਚ ਹੀ ਆਪਾਂ ਥੋੜੀ ਜੀ ਗੱਲ ਜੋ ਮੈਂ ਕਰਨੀ ਚਾਹੁੰਦਾ ਕਿਰਪਾ ਕਰਕੇ ਸਮਝਣ ਦੀ ਖੇਚਲ ਕਰੋ ਸੋ ਅੰਦਰ ਇੱਕ ਚਾਹ ਹੋਣਾ ਚਾਹੀਦਾ ਹੈ ਅੰਦਰ ਇੱਕ ਪੈਸ਼ਨ ਹੋਣਾ ਚਾਹੀਦਾ ਸਾਡਾ ਕੋਈ ਮਕਸਦ ਚਾਹੀਦਾ ਹੈ ਕਿਵੇਂ ਨਾ ਕਿਵੇਂ ਅਸੀਂ ਵੀ ਇਸ ਰਾਹ ਤੱਕ ਇਸ ਮੰਜ਼ਿਲ ਤੱਕ ਇੱਥੇ ਤੱਕ ਅਸੀਂ ਪਹੁੰਚਣਾ ਚਾਹੁੰਦੇ ਹਾਂ ਸਾਡੇ ਜਿਹੜੇ ਟੀਚੇ ਨੇ ਉਹ ਬੜੇ ਕਲੀਅਰ ਹੋਣੇ ਚਾਹੀਦੇ ਸਾਡਾ ਮਕਸਦ ਬੜਾ ਕਲੀਅਰ ਹੋਣਾ ਚਾਹੀਦਾ ਫਿਰ ਹੌਲੀ ਹੌਲੀ ਇਸ ਉੱਥੇ ਨੇੜੇ ਨੇੜੇ ਨੇੜੇ ਨੇੜੇ ਅਸੀਂ ਪਹੁੰਚਦੇ ਜਾਂਦੇ ਹਾਂ ਤੁਰੇ ਜਾਂਦੇ ਹਾਂ ਬਸ ਲੋੜ ਤੁਰਨ ਦੀ ਹੈ ਗਿਆਨ ਬੜਿਆਂ ਨੂੰ ਹੈ ਗਿਆਨ ਦੀ ਕਮੀ ਕੋਈ ਨਹੀਂ ਪਰ ਸਮਝਣ ਵਾਲਾ ਮੰਨਣ ਵਾਲਾ ਕੋਈ ਕੋਈ ਹੁੰਦਾ ਹੈ ਜਗ ਗਿਆਨੀ ਗੁਰੂ ਜੀ ਕਹਿੰਦੇ ਗਿਆਨੀਆਂ ਦਾ ਸੰਸਾਰ ਹੈ ਇੱਥੇ ਹਰੇਕ ਹੀ ਗਿਆਨਵਾਨ ਹੈ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ ਸੋਹਣੀਆਂ ਗੱਲਾਂ ਸਾਰੇ ਹੀ ਕਰਦੇ ਆ ਜਿਹੜੇ ਮਰਜ਼ੀ ਅੱਜ ਤੁਸੀਂ ਜਿਸ ਬੰਦੇ ਨੂੰ ਵੀ ਪੁੱਛੋਗੇ ਆਪਾਂ ਜਿਵੇਂ ਬੜੀ ਵਾਰ ਗੱਲ ਕਰ ਚੁੱਕੇ ਆ ਇਹ ਦੀਵਾਨ ਵਿੱਚ ਵੀ ਜੇ ਕਿਸੇ ਨੂੰ ਪੁੱਛੋਗੇ ਭਾਈ ਸ਼ਰਾਬ ਪੀਣੀ ਮਾੜੀ ਹੈ ਸਾਰਾ ਪਿੰਡ ਹੀ ਕਹੇਗਾ ਮਾੜੀ ਹੈ ਭਰੂਣ ਹੱਤਿਆ ਮਾੜੀ ਹੈ ਸਾਰੇ ਹੀ ਕਹਿਣਗੇ ਜੀ ਮਾੜੀ ਹੈ ਦੱਸੋ ਜੀ ਜਿਹੜਾ ਦਾਜ ਲੈਣਾ ਮਾੜਾ ਹੈ ਕਿ ਚੰਗਾ ਹੈ ਸਾਰੇ ਕੀ ਕਹਿਣਗੇ ਭਲਾ ਮਾੜਾ ਹੀ ਕਹਿਣਗੇ ਬੱਚੀਆਂ ਨੂੰ ਕੁੱਖ 'ਚ ਮਾਰਨਾ ਮਾੜਾ ਹੈ ਕਿ ਚੰਗਾ ਕਹਿਣਗੇ ਜੀ ਮਾੜਾ ਦਾਜ ਪਿੱਛੇ ਧੀਆਂ ਸਾੜ ਦੇਣੀਆਂ ਕਹਿਣਗੇ ਜੀ ਮਾੜਾ ਸਾਰੇ ਬੰਦੇ ਮਾੜਾ ਮਾੜਾ ਕਹਿੰਦੇ ਆ ਪਰ ਜਦੋਂ ਤੁਸੀਂ ਵੇਖੋਗੇ ਪ੍ਰੈਕਟੀਕਲਟੀ ਜਿੱਦਣ ਆਪਾਂ ਉਹ ਕਰਨਾ ਪੈਂਦਾ ਹੈ ਪਤਾ ਉਦੋਂ ਲੱਗਦਾ ਗੱਲਾਂ ਤੇ ਸਾਰੇ ਹੀ ਸੰਸਾਰ ਹੈ ਨਾ ਜਿਹੜਾ ਸੋਹਣੀਆਂ ਸੋਹਣੀਆਂ ਕਰਦਾ ਵਧੀਆ ਵਧੀਆ ਗੱਲਾਂ ਹਰ ਕੋਈ ਬੰਦਾ ਕਰ ਲੈਂਦਾ ਹੈ ਪਰ ਲੋੜ ਉਹਨੂੰ ਕਮਾਉਣ ਦੀ ਹੈ ਤੇ ਜੇ ਤੁਰੇ ਹੀ ਨਾ ਤੇ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ ਗੱਲਾਂ ਨਾਲ ਕੀ ਹੋਏਗਾ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ ਪੁੱਛੀ ਜਾਂਦਾ ਵੈਦ ਨੂੰ ਦਵਾਈ ਕੋਈ ਖਾਂਦਾ ਨਹੀਂ ਭਰੇਜ ਕੋਈ ਰੱਖਦਾ ਨਹੀਂ ਕਿਵੇਂ ਠੀਕ ਹੋਏਗਾ ਪਰੇਜ ਰੱਖੇ ਦਵਾਈ ਖਾਵੇ ਤਾਂ ਹੀ ਹੈ ਨਾ ਪੁੱਛ ਪੁੱਛਣ ਨਾਲ ਕੀ ਹੋਏਗਾ ਪਹਿਲਾਂ ਅੰਦਰ ਇੱਕ ਪਹਿਲਾਂ ਤੇ ਐ ਪੈਦਾ ਕਰੋ ਵੀ ਮੈਂ ਠੀਕ ਹੋਣਾ ਹੈ ਫਿਰ ਉਸ ਤੋਂ ਬਾਅਦ ਡਾਕਟਰ ਕੋਲ ਜਾਓ ਫਿਰ ਡਾਕਟਰ ਦੀ ਦਿੱਤੀ ਦਵਾਈ ਖਾਓ ਤਾਂ ਹੀ ਗੱਲ ਬਣਦੀ ਹੈ ਜਿਹੜਾ ਬੰਦਾ ਠੀਕ ਹੀ ਨਹੀਂ ਹੋਣਾ ਚਾਹੁੰਦਾ ਮਨ ਤੇ ਕਰਦਾ ਹੀ ਨਹੀਂ ਦਵਾਈ ਲੈ ਆਇਆ ਦਵਾਈ ਲਿਆ ਕੇ ਖਾਂਦਾ ਨਹੀਂ ਇਸ ਕਰਕੇ ਜੋ ਦਵਾਈ ਹੈ ਜੋ ਅਸਲ ਰੋਗ ਨੇ ਉਹਨਾਂ ਰੋਗਾਂ ਦਾ ਪਤਾ ਹੋਵੇ ਉਸ ਤੋਂ ਬਾਅਦ ਫਿਰ ਉਹ ਦਵਾਈ ਖਾਣੀ ਹੈ ਉਹਦਾ ਹੱਲ ਕੀ ਕਰਨਾ ਹੈ ਅੱਜ ਤੁਸੀਂ ਵੇਖੋ ਨਾ ਪਰਸੋਂ ਚੌਥੇ ਮੈਂ ਇੱਕ ਇੰਟਰਵਿਊ ਪਾਈ ਸੀ ਸੁਣਿਆ ਸੀ ਸਾਰਿਆਂ ਨੇ ਕਿੰਨਿਆਂ ਨੇ ਸੁਣੀ ਹੈ ਬਈ ਸਾਰਿਆਂ ਨੇ ਸੁਣੀ ਥੋੜਿਆਂ ਨੇ ਨਹੀਂ ਸੁਣੀ ਹੋਣੀ ਉਹਦੇ ਵਿੱਚ ਜਿਹੜੀ ਗੱਲ ਮੈਂ ਕਹੀ ਸੀ ਵੀ ਬਾਟਾ ਤੇ ਪੰਜ ਪਿਆਰਿਆਂ ਵਾਲਾ ਬਾਣਾ ਵਰਤ ਕੇ ਕੌਮ ਵਿੱਚ ਵੰਡੀਆਂ ਪਾਈਆਂ ਕਿਵੇਂ ਲੱਗੀ ਦੇਖੋ ਸਮਝ ਆ ਗਈ ਨਾ ਗੱਲ ਵੀ ਐਦਾਂ ਬੇੜਾ ਕਰਕੇ ਆ ਸਾਡਾ ਆ ਬੇੜਾ ਕਰਕੇ ਆ ਹੁਣ ਜਿਵੇਂ ਆਪਾਂ ਉੱਥੇ ਵੀ ਗੱਲ ਕਹੀ ਸੀ ਮੈਂ ਇੱਥੇ ਥੋੜੀ ਜਿਹੀ 1 ਮਿੰਟ 'ਚ ਕਹਿ ਦਿੰਦਾ ਵੀ 10 ਜੀ ਘਰ ਦੇ ਨੇ ਇੱਕ ਜਣਾ ਹਜੂਰ ਸਭ ਤੋਂ ਅੰਮ੍ਰਿਤ ਛਕ ਆਇਆ ਇੱਕ ਜਣਾ ਨਾਨਕਸਰ ਤੋਂ ਛਕ ਆਇਆ ਇੱਕ ਨੇ ਰਾੜਾ ਸਭ ਤੋਂ ਛਕ ਲਿਆ ਇੱਕ ਨੇ ਅਕਾਲ ਤਖਤ ਸਾਹਿਬ ਤੋਂ ਛਕ ਲਿਆ ਇੱਕ ਨੇ ਨੰਗਾ ਸਿੰਘਾਂ ਵਾਲਾ ਛਕ ਲਿਆ ਇੱਕ ਨੇ ਟਕਸਾਲ ਤੋਂ ਛਕ ਲਿਆ ਇੱਕ ਨੇ ਖੰਡ ਕੀਰਤਨੀ ਜਥੇ ਵਾਲੇ ਤੋਂ ਛਕ ਲਿਆ ਲਓ ਜੀ 8 ਜੀ ਘਰ ਦੇ ਅਲੱਗ-ਅਲੱਗ ਜਗ੍ਹਾ ਅੰਮ੍ਰਿਤ ਛਕ ਕੇ ਆ ਗਏ ਕਿਤੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਗਲਾ ਤੇ ਸ਼ਰਧਾ ਇੰਨੀ ਹੀ ਰੱਖਦਾ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਆ ਕੀ ਕਹਿ ਕੇ ਗਏ ਆ ਵੀ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਤੇ ਦੂਜੇ ਨੂੰ ਕੀ ਕਹਿ ਗਏ ਨਾਨਕ ਹੋਸੀ ਪੀ ਸੱਚ ਤੱਕ ਹੈ ਇੱਕ ਨੂੰ ਕਹਿ ਗਏ ਮਾਸ ਖਾਣਾ ਦੂਜੇ ਨੂੰ ਕਹਿ ਗਏ ਨਹੀਂ ਖਾਣਾ ਇੱਕ ਨੂੰ ਕਹਿ ਗਏ ਚਾਰ ਹੀ ਰੰਗ ਪਾਉਣੇ ਆ ਇੱਕ ਨੂੰ ਕਹਿਤਾ ਜਿਹੜਾ ਮਰਜ਼ੀ ਪਾ ਲਈ ਇੱਕ ਨੂੰ ਕਹਿਣਾ ਭੋਗ ਲਵਾਣਾ ਜਾਇਜ਼ ਹੈ ਐਦਾਂ ਥਾਲੀ ਗੁਰੂ ਗ੍ਰੰਥ ਸਾਹਿਬ ਕੋਲ ਜਾ ਕੇ ਦੂਜੇ ਨੂੰ ਕਹਿਤਾ ਪ੍ਰਵਾਨ ਕਰਨਾ ਹੀ ਕਹਿਣਾ ਕਿਉਂਕਿ ਰੱਬ ਨਹੀਂ ਖਾਂਦਾ ਪੰਜ ਪਿਆਰਿਆਂ ਨੇ ਅੱਠ ਜਗ੍ਹਾ ਵੱਖਰੀ ਵੱਖਰੀ ਗੱਲ ਕਹਿਤੀ ਅੱਠ ਜੀ ਅੱਠ ਜਗ੍ਹਾ ਅੰਮ੍ਰਿਤ ਛੱਕ ਕੇ ਆ ਗਏ ਹੁਣ ਦੱਸੋ ਉਹਨਾਂ ਅੱਠਾਂ ਦੀ ਵਿਚਾਰਧਾਰਾ ਰਲੇਗੀ ਕਦੀ ਵੀ ਉਹ ਕਹੇਗਾ ਯਾਰ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਪੰਜ ਪਿਆਰੇ ਆ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਨੂੰ ਤੇ ਕਿਹਾ ਗੁਰਪ੍ਰਸਾਦ ਤੱਕ ਹੈ ਮੈਨੂੰ ਵੱਢ ਦਿਓ ਮੈਂ ਤੇ ਗੁਰਪ੍ਰਸਾਦ ਤੱਕ ਹੀ ਮੰਨੂ ਤੇ ਦੂਜਾ ਕਹੇਗਾ ਮੈਨੂੰ ਤੇ ਨਾਨਕ ਹੋਸੀ ਪੀ ਸਾਹਿਬ ਤੱਕ ਕਿਹਾ ਮੈਨੂੰ ਵੱਢ ਦਿਓ ਮੈਂ ਤੇ ਇੰਨਾ ਹੀ ਮੰਨੂ ਆ ਜਿੰਨੀਆਂ ਕੌਮ 'ਚ ਲੜਾਈਆਂ ਨੇ ਇਹਨਾਂ ਵਿਗੜੇ ਆਗੂਆਂ ਨੇ ਖੰਡੇ ਬਾਟੇ ਦੇ ਜਰੀਏ ਹੀ ਪਾਈਆਂ ਨੇ ਠੀਕ ਹੈ ਕਿ ਨਹੀਂ ਪਰ ਇਹ ਇਸ ਗੱਲ ਦਾ ਜਵਾਬ ਕੋਈ ਆਗੂ ਦੇਗਾ ਸਵਾਲ ਤੇ ਬਹੁਤ ਵੱਡਾ ਹੈ ਬੜਾ ਸਖਤ ਹੈ ਪਰ ਜਿੰਨੇ ਆ ਲੀਡਰ ਤੁਰੇ ਫਿਰਦੇ ਨੇ ਪੰਥ ਇੱਕ ਹੋ ਜੇ ਪੰਥ ਇੱਕ ਹੋ ਜੇ ਇੱਕ ਹੋ ਸਕਦਾ ਇੱਕ ਬਾਟਾ ਕਰ ਦਿਓ ਇੱਕ ਮਰਿਆਦਾ ਕਰ ਦਿਓ ਪੰਥ ਤੇ ਵੰਡਿਆ ਗਿਆ ਹੀ ਨਹੀਂ ਨਾ ਪੰਥ ਵੰਡਿਆ ਗਿਆ ਹੈ ਤੇ ਨਾ ਪੰਥ ਵੰਡਿਆ ਜਾ ਸਕਦਾ ਹੈ ਇਹਨਾਂ ਲੋਕਾਂ ਨੇ ਵੰਡਿਆ ਹੈ ਗੁਰੂ ਗੋਬਿੰਦ ਸਿੰਘ ਨੇ ਕੌਮ ਨੂੰ ਇੱਕ ਕਰਨ ਵਾਸਤੇ ਖੰਡਾ ਬਾਟਾ ਵਰਤਿਆ ਸੀ ਇਹਨਾਂ ਨੇ ਖੰਡਾ ਬਾਟਾ ਤੇ ਪੰਜ ਪਿਆਰਿਆਂ ਵਾਲਾ ਇੰਨਾ ਵਧੀਆ ਕਨਸੈਪਟ ਵਰਤ ਕੇ ਸਾਰੀ ਕੌਮ ਨੂੰ ਖੇਰੂ ਖੇਰੂ ਕਰਤਾ ਕਿੰਨਾ ਨੇ ਕੀਤਾ ਵਿਗੜੇ ਬੰਦਿਆਂ ਨੇ ਆਪੋ ਆਪਣੇ ਪੰਜ ਪਿਆਰੇ ਬਣਾ ਕੇ ਆਪੋ ਆਪਣੀ ਮਰਿਆਦਾ ਦੱਸ ਕੇ ਬੇੜਾ ਗਰਕ ਕੀਤਾ ਵਿਗੜੇ ਆਗੂਆਂ ਨੇ ਤੇ ਪੰਥਕ ਏਕਤਾ ਦੀਆਂ ਅਰਦਾਸਾਂ ਤੇ ਕਰਦੇ ਐ ਪਰ ਬਦਲ ਨੂੰ ਤਿਆਰ ਨਹੀਂ ਹੁਣ ਜੇ ਕੋਈ ਬੰਦਾ ਕਹੀ ਜਾਏ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਮੈਨੂੰ ਦਵਾਈ ਲੱਗ ਜੇ ਮਹਾਰਾਜ ਮੈਨੂੰ ਦਵਾਈ ਲੱਗ ਜੇ ਪਰ ਉਹ ਜਿਹੜੀ ਦਵਾਈ ਉਹ ਖਾਣ ਨੂੰ ਤਿਆਰ ਨਹੀਂ ਇਹ ਹੋ ਸਕਦਾ ਅਰਦਾਸ ਵੀ ਉਸੇ ਦੀ ਸੁਣੀ ਜਾ ਸਕਦੀ ਹੈ ਜਿਹੜਾ ਚਾਹੁੰਦਾ ਹੈ ਕਿ ਮੈਂ ਠੀਕ ਹੋਣਾ ਹੈ ਡਾਕਟਰ ਵੀ ਉਹਨੂੰ ਹੀ ਠੀਕ ਕਰ ਸਕਦਾ ਜਿਹੜਾ ਠੀਕ ਹੋਣਾ ਚਾਹੁੰਦਾ ਜਿਹੜਾ ਨਾ ਦਵਾਈ ਖਾਂਦਾ ਨਾ ਡਾਕਟਰ ਕੋਲ ਜਾਂਦਾ ਹੈ ਨਾ ਗੱਲ ਸੁਣਦਾ ਨਾ ਰੋਗ ਦੱਸਦਾ ਹੈ ਕਿਵੇਂ ਠੀਕ ਹੋ ਸਕਦਾ ਭਾਈ ਜਿਹੜਾ ਬੰਦਾ ਇੱਥੇ ਅੱਜ ਕਹਿੰਦਾ ਨਾ ਕੌਮ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਦੇ ਮਗਰ ਤੇ ਡਾਂਗਾਂ ਲੈ ਲੈ ਪੈਂਦੇ ਆ ਉਹਦੇ ਮਗਰ ਤੇ ਗੋਲੀਆਂ ਲੈ ਲੈ ਪੈਂਦੇ ਆ ਸਾਡੇ ਵਰਗਿਆਂ ਨੂੰ ਕਹਿੰਦੇ ਇਹਨਾਂ ਨੇ ਕੌਮ ਨੂੰ ਵੰਡਿਆ ਤੇ ਵੰਡਿਆ ਤੇ ਤੁਸੀਂ ਬਾਟੇ ਨਾਲ ਵੰਡਿਆ ਤੇ ਤੁਸੀਂ ਪੰਜ ਪਿਆਰਿਆਂ ਦਾ ਬਾਣਾ ਪਵਾ ਪਵਾ ਕੇ ਆਪੋ ਆਪਣੀ ਮਰਿਆਦਾ ਦੱਸ ਕੇ ਮੈਨੂੰ ਇਸ ਗੱਲ ਦਾ 3 ਸਾਲ ਤੋਂ ਪਤਾ ਲੱਗਿਆ 3 ਸਾਲ ਤੋਂ ਇੱਥੇ ਜਿੰਨੇ ਅੰਮ੍ਰਿਤ ਸੰਚਾਰ ਹੋ ਰਹੇ ਨੇ ਪੰਜ ਪਿਆਰਿਆਂ 'ਚ ਲੱਗਣ ਵਾਲੇ ਇੱਥੇ ਸਿੰਘ ਬੈਠੇ ਆ ਇਹਨਾਂ ਨੂੰ ਪੁੱਛ ਲਓ 3 ਸਾਲ ਤੋਂ ਅਕਾਲ ਤਖਤ ਦੀ ਮਰਿਆਦਾ ਇੱਕ ਇੱਕ ਅੱਖਰ ਪੰਜ ਪਿਆਰੇ ਉੱਥੇ ਵੀ ਉਹੀ ਕਹਿਣ ਇੱਥੇ ਵੀ ਉਹੀ ਕਹਿਣ ਹਰ ਜਗ੍ਹਾ ਜੇ ਪੰਜ ਪਿਆਰੇ ਇੱਕ ਗੱਲ ਸੰਗਤ ਦੇ ਦਿਮਾਗ 'ਚ ਭਾ ਦੇਣਗੇ ਤੇ ਸਾਰੀ ਕੌਮ ਅੱਜ ਵੀ ਇੱਕ ਹੋ ਸਕਦੀ ਹੈ ਪਰ ਕਿਸੇ ਨੇ ਨਹੀਂ ਬਦਲਣਾ ਕਦੇ ਵੀ ਨਹੀਂ ਉਹਨਾਂ ਨੇ ਇਹ ਕਰਨਾ ਸਿਰਫ ਰੌਲਾ ਪਾਣਾ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਕੌਮ ਨੂੰ ਇੱਕ ਕਰੋ ਜੀ ਕੌਮ ਨੂੰ ਇੱਕ ਕਰੋ ਬਸ ਰੌਲਾ ਪਾਣਾ ਇੱਕ ਕਰਨ ਵਾਲੇ ਪਾਸੇ ਕਦੀ ਵੀ ਨਹੀਂ ਇਹਨਾਂ ਨੇ ਤੁਰਨਾ ਤੁਸੀਂ ਜੋ ਮਰਜ਼ੀ ਕਰ ਲਓ ਕਿਉਂਕਿ ਹੰਕਾਰ ਸਾਡਾ ਇੰਨਾ ਵੱਧ ਚੁੱਕਿਆ ਹੈ ਈਗੋ ਇੰਨੀ ਵੱਧ ਚੁੱਕੀ ਹੈ ਇੰਨਾ ਸਾਡਾ ਬੁਰਾ ਹਾਲ ਹੈ ਇਸ ਕਰਕੇ ਮਾਲਕ ਨਾਲ ਜੇ ਜੁੜੇ ਹੋਏ ਹੋਈਏ ਇੱਕ ਪਰਮਾਤਮਾ ਨਾਲ ਜੁੜੀਏ ਮਨੁੱਖਤਾ ਨੂੰ ਇੱਕ ਕਰਨ ਵਾਲੇ ਪਾਸੇ ਕੋਈ ਕਦਮ ਪੁੱਟੀਏ ਮਰਬ ਇੱਕ ਇੱਕ ਕਰਨ ਵਾਲੇ ਪਾਸੇ ਤੁਰੀਏ ਜੇ ਇਹਨਾਂ ਗੱਲਾਂ ਨੂੰ ਸਮਝੀਏ ਇੱਕ ਰੱਬ ਨਾਲ ਜੁੜੇ ਹੋਈਏ ਉਹਦੀ ਸੁਰਤ ਕਰਕੇ ਉਹਦੀ ਸਿਫਤ ਸਲਾਹ ਕਰੀਏ ਉਹਦੇ ਨਿਯਮਾਂ ਨੂੰ ਪਾਲਣਾ ਕਰੀਏ ਜਿਵੇਂ ਹੁਣ ਆਪਾਂ ਬਚਨ ਪੜ ਰਹੇ ਸੀ ਵੀ ਜਿਹੜਾ ਨਿਯਮਾਂ ਤੋਂ ਉਲਟ ਚੱਲਦਾ ਹੈ ਜੀਉ ਤਪਤ ਹੈ ਬਾਰੋ ਬਾਰ ਉਹ ਹਰ ਵੇਲੇ ਤਪਦਾ ਹਰ ਵੇਲੇ ਦੁਖੀ ਰਹਿੰਦਾ ਤਪ ਤਪ ਖਪੈ ਬਹੁਤ ਬੇਕਾਰ ਵਿਕਾਰਾਂ ਵਾਲੇ ਪਾਸੇ ਚਲਿਆ ਜਾਂਦਾ ਹੈ ਕਿਹੜਾ ਬੰਦਾ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਰੋਗੀ ਬਿਲ ਲਾਏ ਇਦਾਂ ਅੰਦਰੋਂ ਵਿਲਕਦੇ ਨੇ ਇਹ ਬੰਦੇ ਜਿਵੇਂ ਪੱਕਾ ਰੋਗੀ ਵਿਲਕਦਾ ਜਿਹੜਾ ਬੰਦਾ ਸੱਚ ਨਾਲੋਂ ਟੁੱਟਿਆ ਹੋਇਆ ਹੁੰਦਾ ਹੈ ਨਾ ਸੱਚ ਨੂੰ ਇਗਨੋਰ ਕਰਦਾ ਹੈ ਉਹ ਬੰਦਾ ਅੰਦਰੋਂ ਇਦਾਂ ਵਿਲਕਦਾ ਹੈ ਜਿਵੇਂ ਪੱਕਾ ਰੋਗੀ ਵਿਲਕਦਾ ਹੈ ਹਰ ਵੇਲੇ ਉਹ ਬੰਦਾ ਅੰਦਰੋਂ ਤੜਫਦਾ ਰਹਿੰਦਾ ਹੈ ਜਿਵੇਂ ਬਹੁਤ ਕੋਈ ਰੋਗੀ ਬਹੁਤ ਬਿਮਾਰ ਬੰਦਾ ਜਿਵੇਂ ਤੜਫਦਾ ਹੈ ਇਦਾਂ ਉਹ ਤੜਫਦੇ ਨੇ ਜਿਨ੍ਹਾਂ ਨੂੰ ਬਾਣੀ ਵਿਸਰ ਗਈ ਹੈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਤੇ ਜੇ ਉਹਦੀ ਸਿਫਤ ਕਰਨ ਲੱਗ ਜਾਈਏ ਮਾਲਕ ਨੂੰ ਯਾਦ ਰੱਖੀਏ ਸਿਮਰਨ ਕਰੀਏ ਉਹਨੂੰ ਚੇਤਾ ਰੱਖੀਏ ਜਪਣ ਦਾ ਅਰਥ ਹੈ ਰੱਬ ਨੂੰ ਯਾਦ ਰੱਖਣਾ ਹੁਣ ਜਪ ਬਾਣੀ ਹੈ ਜਪ ਜੀ ਨਹੀਂ ਆਪਾਂ ਕਹਿੰਦੇ ਜਪ ਜੀ ਸਾਹਿਬ ਪਰ ਅਸਲ 'ਚ ਬਾਣੀ ਦਾ ਨਾਂ ਕੀ ਹੈ ਜਪ ਹੁਣ ਜਪ ਜਪ ਦੇ ਵਿੱਚ ਹੈ ਭਲਾ ਕੀ ਜਦੋਂ ਆਪਾਂ ਜਪ ਨੂੰ ਪੜ੍ਹਦੇ ਆ ਉਹਦੇ ਵਿੱਚ ਭਲਾ ਜਪ ਦਾ ਅਰਥ ਗੁਰੂ ਜੀ ਨੇ ਇਹ ਅੱਗੇ ਦਿੱਤਾ ਹੈ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਦਾ ਅਰਥ ਇਹ ਹੈ ਜਦੋਂ ਆਪਾਂ ਜਪਜੀ ਨੂੰ ਪੜ੍ਹਦੇ ਆ ਜਪ ਪੜ੍ਹਦੇ ਆ ਉਦੋਂ ਅੱਗੇ ਕੀ ਹੈ ਉਦੋਂ ਅੱਗੇ ਹੈ ਗਿਆਨ ਅਸਲ ਵਿੱਚ ਜਪ ਦਾ ਅਰਥ ਹੀ ਸਮਝਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਮਝਣਾ ਜਪ ਮਤਲਬ ਸਮਝ ਜਪ ਮਤਲਬ ਸਮਝ ਅਕਲ ਲੈ ਸਮਝ ਕੱਲਾ ਇਦਾਂ ਹੀ ਨਹੀਂ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਨੇ ਜਪਿਆ ਇਹਦਾ ਅਰਥ ਹੈ ਜਿਨ੍ਹਾਂ ਨੇ ਸਮਝਿਆ ਕਿਉਂਕਿ ਜਪ ਦੇ ਵਿੱਚ ਸਮਝ ਹੀ ਸਮਝ ਹੈ ਜਪ ਦੀ ਬਾਣੀ ਪਰ ਵਿੱਚ ਸਮਝ ਹੈ ਸਮਝ ਦਿੱਤੀ ਹੈ ਗੁਰੂ ਸਾਹਿਬ ਨੇ ਨੌਲੇਜ ਅਸੀਂ ਸਮਝਣਾ ਸੀ ਨੌਲੇਜ ਲੈਣੀ ਸੀ ਤੇ ਨੌਲੇਜ ਲੈ ਕੇ ਉਹਦੇ ਹੁਕਮ ਵਿੱਚ ਚੱਲਣਾ ਸੀ ਹੁਣ ਆਪਾਂ ਇੱਕ ਸ਼ਬਦ ਪੜ੍ਹਦੇ ਆਂ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਤਾਰਨ ਆਪਾਂ ਮਾਦੋ ਤੂੰ ਠਾਕੁਰ ਸਿਰ ਮੋਰਾ ਇਹਾਂ ਉਹਾਂ ਤੁਹਾਰੋ ਤੋਰਾ ਇਹ ਰਹਾ ਉਹਦੀ ਪੰਕਤੀ ਇਸ ਸ਼ਬਦ ਦੇ ਵਿੱਚ ਆਪਾਂ ਸ਼ੁਰੂ 'ਚ ਇੱਕ ਪੰਕਤੀ ਪੜ੍ਹੀ ਹੈ ਵੀ ਮਾਤਾ ਦੇ ਉਦਰ ਵਿੱਚ ਰੱਬ ਨੇ ਆਪਣਾ ਸਿਮਰਨ ਦਿੱਤਾ ਤੇ ਸਿਮਰਨ ਦੇ ਕੇ ਬੱਚੇ ਨੂੰ ਬਚਾ ਕੇ ਰੱਖਿਆ ਹੁਣ ਤੁਸੀਂ ਦੱਸੋ ਆਪਾਂ ਸਾਰੇ ਮਾਂ ਦੇ ਗਰਭ ਵਿੱਚੋਂ ਆਏ ਆ ਕੀ ਮਾਤਾ ਦੇ ਗਰਭ ਵਿੱਚ ਬੱਚਾ ਰਾਮ ਰਾਮ ਕਰਦਾ ਹੈ ਵਾਹਿਗੁਰੂ ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਹੈ ਸਿੱਖਾਂ ਦਾ ਬੱਚਾ ਵਾਹਿਗੁਰੂ ਵਾਹਿਗੁਰੂ ਕਰਦਾ ਮਾਂ ਦੇ ਢਿੱਡ 'ਚ ਮਾਂ ਦੇ ਢਿੱਡ ਵਿੱਚ ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਕਰਦਾ ਹੈ ਦੱਸੋ ਭਲਾ ਕੀ ਕਰਦਾ ਮਾਂ ਦੇ ਢਿੱਡ ਵਿੱਚ ਬੱਚਾ ਸਿਮਰਨ ਕਿਵੇਂ ਕਰਦਾ ਕੀ ਬੱਚਾ ਬੋਲਦਾ ਹੁੰਦਾ ਹੈ ਕੀ ਬੱਚੇ ਨੂੰ ਪਤਾ ਹੁੰਦਾ ਵੀ ਵਾਹਿਗੁਰੂ ਵਾਹਿਗੁਰੂ ਮੈਂ ਕਰਨਾ ਹੈ ਕੋਈ ਅੰਦਰ ਉਹਦੇ ਚੱਲਦਾ ਹੋਏਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਂ ਕੀ ਚੱਲਦਾ ਹੋਏਗਾ ਇਹਦਾ ਅਰਥ ਕੀ ਹੈ ਫਿਰ ਅਸਲ ਵਿੱਚ ਰੱਬ ਦਾ ਸਿਮਰਨ ਕਰਨਾ ਚੇਤਾ ਕਰਨਾ ਯਾਦ ਕਰਨਾ ਅਸਲ ਵਿੱਚ ਕੀ ਹੈ ਅਸਲ ਵਿੱਚ ਕੀ ਹੈ ਕਿ ਉਹ ਬੱਚਾ ਉਥੇ ਰੱਬ ਜੀ ਦੇ ਬਣਾਏ ਹੋਏ ਨਿਯਮਾਂ ਤੋਂ ਉਲਟ ਨਹੀਂ ਸੀ ਚੱਲਦਾ ਮਾਂ ਦੇ ਢਿੱਡ 'ਚ ਹਰੇਕ ਬੱਚਾ ਉਲਟ ਚੱਲ ਹੀ ਨਹੀਂ ਸਕਦਾ ਉਥੇ ਕੀ ਗਲਤ ਕਰੇਗਾ ਕਿੰਨੂੰ ਛੇੜੇਗਾ ਕਿਹਦੇ ਨਾਲ ਮਾੜਾ ਕੰਮ ਕਰੇਗਾ ਉੱਥੇ ਉਹ ਬੱਚਾ ਕਿਹੜਾ ਗਲਤ ਕੰਮ ਕਰੇਗਾ ਮਾਂ ਦੇ ਢਿੱਡ 'ਚ ਮਾਂ ਦੇ ਢਿੱਡ ਵਿੱਚ ਕੁਦਰਤੀ ਬੱਚਾ ਰੱਬ ਦੇ ਨਿਯਮਾਂ ਵਿੱਚ ਰਹਿੰਦਾ ਹੈ ਤੇ ਰੱਬ ਜੀ ਦੇ ਨਿਯਮਾਂ ਵਿੱਚ ਚੱਲਣ ਵਾਲੇ ਨੂੰ ਹੀ ਰੱਬ ਦਾ ਸਿਮਰਨ ਕਰਨ ਵਾਲਾ ਕਹਿੰਦੇ ਹਨ ਜਿਹੜਾ ਰੱਬ ਜੀ ਦੇ ਨਿਯਮਾਂ 'ਚ ਚੱਲ ਰਿਹਾ ਸਮਝ ਲਓ ਰੱਬ ਜੀ ਦਾ ਸਿਮਰਨ ਕਰ ਰਿਹਾ ਜਿਵੇਂ ਮਾਂ ਦੇ ਢਿੱਡ ਵਿੱਚ ਅਸੀਂ ਰੱਬ ਤੋਂ ਉਲਟ ਨਹੀਂ ਸੀ ਚੱਲਦੇ ਜਿਵੇਂ ਚਲਾਉਂਦਾ ਸੀ ਉਵੇਂ ਹੀ ਚੱਲਦੇ ਸੀ ਨਾ ਬਸ ਅੱਜ ਜੇ ਰੱਬ ਜੀ ਦੇ ਨਿਯਮਾਂ ਨੂੰ ਸਮਝ ਕੇ ਨਿਯਮਾਂ ਦੇ ਮੁਤਾਬਕ ਚੱਲੀਏ ਤੇ ਸਮਝ ਲਓ ਅੱਜ ਸਾਡਾ ਸਿਮਰਨ ਸ਼ੁਰੂ ਹੋ ਗਿਆ ਨਿਯਮਾਂ ਨੂੰ ਫੋਲੋ ਕਰਨਾ ਨਿਯਮਾਂ ਨੂੰ ਮੰਨਣ ਮੰਨਣਾ ਹੀ ਰੱਬ ਦਾ ਸਿਮਰਨ ਕਰਨਾ ਹੁਣ ਵੇਖੋ ਨਿਯਮ ਕਿਵੇਂ ਨੇ ਹੁਣ ਜਿਵੇਂ ਆਪਣੇ ਹੁਣ ਦਾੜੀ ਚਿੱਟੀ ਆਉਣ ਲੱਗ ਗਈ ਮੰਨ ਲਓ ਧੌਲੇ ਆਉਣ ਲੱਗ ਗਏ ਥੋੜੇ ਥੋੜੇ ਸ਼ੁਰੂ ਹੋ ਗਈ ਇਹ ਕੀ ਹੈ ਕੁਦਰਤ ਦਾ ਨਿਯਮ ਬਸ ਇਹਨੂੰ ਮੰਨ ਲਓ ਸਿਮਰਨ ਹੋ ਗਿਆ ਨਾ ਵੀ ਰੱਬ ਨੇ ਬਣਾਇਆ ਹੈ ਓਕੇ ਭਾਈ ਠੀਕ ਹੈ ਮਰਨਾ ਝੁਰੜੀਆਂ ਪੈ ਰਹੀਆਂ ਨੇ ਹੁਣ ਐ ਜੇ ਨਾ ਕਰਿਆ ਕਰ ਸ਼ੀਸ਼ੇ ਕੇ ਖੜ ਕੇ ਵੀ ਤੂੰ ਤੇ ਗਿਆ ਬਸ ਹੁਣ ਬਸ ਥੋੜਾ ਹੀ ਰਹਿ ਗਿਆ ਬੁੱਢਾ ਹੋ ਚੱਲਿਆ ਰਹੀ ਨਹੀਂ ਲਾਲੀ ਪਹਿਲਾਂ ਵਾਲੀ ਐ ਨਾ ਕਰ ਉਹ ਤੇ ਕਹੋ ਬਸ ਓਕੇ ਠੀਕ ਹੈ ਨਿਯਮ ਨੂੰ ਫੋਲੋ ਕਰੋ ਫਿਰ ਬੇਬੇ ਮਰ ਗਈ ਪਿਓ ਮਰ ਗਿਆ ਦਾਦਾ ਮਰ ਗਿਆ ਦਾਦੀ ਮਰ ਗਈ ਕੋਈ ਹੋਰ ਮੌਤ ਹੋ ਗਈ ਨਿਯਮਾਂ ਨੂੰ ਸਮਝੋ ਕਿ ਨਿਯਮਾਂ ਦੇ ਅਧੀਨ ਹੀ ਆਉਂਦਾ ਭਾਈ ਬੱਚਿਆਂ ਤੇ ਕੰਟਰੋਲ ਰੱਖਿਓ ਭੈਣੋ ਗੱਲ ਫਿਰ ਹਿੱਲ ਜਾਣੀ ਜਿਹੜੀ ਵੀ ਭੈਣ ਕੋਲ ਬੱਚਾ ਰੋਂਦਾ ਨਾ ਬਾਹਰਲੇ ਪਾਸੇ ਨਾਲ ਦੀ ਨਾਲ ਸੋ ਸੁਣੋ ਬਈ ਪ੍ਰੇਮ ਦੀ ਤੇ ਨਿਸ਼ਾਨੀ ਹੀ ਇਹ ਹੁੰਦੀ ਹੈ ਨਾ ਵੇਖੋ ਪ੍ਰੇਮ ਦੀ ਨਿਸ਼ਾਨੀ ਕੀ ਹੈ ਭਲਾ ਜੇ ਕੋਈ ਬੰਦਾ ਕਵੇ ਫਲਾਣਾ ਬੰਦਾ ਫਲਾਣੇ ਨੂੰ ਪ੍ਰੇਮ ਕਰਦਾ ਹੈ ਪ੍ਰੇਮ ਦੀ ਨਿਸ਼ਾਨੀ ਕੀ ਹੈ ਪ੍ਰੇਮ ਦੀ ਨਿਸ਼ਾਨੀ ਹੈ ਉਹਦੇ ਹੁਕਮ ਵਿੱਚ ਚੱਲਣਾ ਆਪਾਂ ਕਹੀਏ ਵੀ ਪਿਓ ਦੇ ਬਹੁਤ ਕਹਿਣੇ 'ਚ ਚੱਲਦਾ ਹੈ ਇਹਨੂੰ ਕਹਿੰਦੇ ਆਪਾਂ ਪਿਓ ਨਾਲ ਬੜਾ ਪਿਆਰ ਕਰਦਾ ਉਦਾਂ ਕਹੀ ਜਾਏ ਮੈਂ ਆਪਣੇ ਪਿਤਾ ਨਾਲ ਬੜਾ ਪਿਆਰ ਕਰਦਾ ਪਿਤਾ ਨਾਲ ਬੜਾ ਪਿਆਰ ਕਰਦਾ ਤੇ ਪਿਓ ਦੇ ਆਖੇ ਲੱਗੇ ਨਾ ਫਿਰ ਉਹਨੂੰ ਪਿਆਰ ਕਿੱਥੋਂ ਕਹੋਗੇ ਤੁਸੀਂ ਪ੍ਰੇਮ ਦੀ ਨਿਸ਼ਾਨੀ ਲੋ ਆਪਾਂ ਬੋਲ ਕੇ ਪੜਦੇ ਫਿਰ ਅੱਗੇ ਗੱਲ ਕਰਦਾ ਇਹਦਾ ਅਰਥ ਆਪਾਂ ਇਦਾਂ ਪੜ ਲਈਏ ਧਾਰਨਾ ਦੇ ਰੂਪ ਵਿੱਚ ਥੋੜਾ ਜਿਹਾ ਜੀ ਲੱਗ ਜਾਂਦਾ ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ ਜਿਹਦੇ ਨਾਲ ਪਿਆਰ ਕਰੋ ਉਹਦੀ ਰਜਾ ਵਿੱਚ ਰਾਜੀ ਰਹੋ ਉਲਟ ਨਾ ਚੱਲੋ ਰੱਬ ਜੀ ਦੇ ਭਾਣੇ ਵਿੱਚ ਚੱਲਣਾ ਵੇਖਿਓ ਸਿੰਘੋ ਇੱਧਰ ਸੁਣੋ ਹਿਲਜੁਲ ਨਾ ਕਰੋ ਕਾਨੂੰਨ ਵਿੱਚ ਚੱਲਣਾ ਭਾਣੇ 'ਚ ਚੱਲਣਾ ਹੁੰਦਾ ਜਿਵੇਂ ਆਪਾਂ ਇੰਡੀਆ ਦੇ ਕਾਨੂੰਨ ਦੇ ਅੰਡਰ ਆਉਨੇ ਆ ਨਾ ਸਾਰੇ ਆਪਾਂ ਐ ਕਹਿ ਲੋ ਵੀ ਇੰਡੀਆ ਦੇ ਭਾਣੇ 'ਚ ਹੀ ਚੱਲ ਸਕਦੇ ਆ ਬਾਹਰ ਚੱਲ ਹੀ ਨਹੀਂ ਸਕਦੇ ਤੇ ਜੇ ਕਾਨੂੰਨ ਤੋੜਾਂਗੇ ਅਗਲੇ ਜੇਲ੍ਹ 'ਚ ਸੁੱਟ ਦੇਣਗੇ ਚੁੱਕ ਕੇ ਬਸ ਇੰਨੀ ਗੱਲ ਹੀ ਹੈ ਭਾਣਾ ਕੀ ਹੈ ਰੱਬ ਦਾ ਬਣਾਇਆ ਹੋਇਆ ਕਾਨੂੰਨ ਰੱਬ ਦੇ ਬਣਾਏ ਹੋਏ ਨਿਯਮ ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਰਾਜੀ ਪਿਆਰ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਪਿਆਰ ਦੀ ਰਜਾ ਵਿੱਚ ਰਹਿਣਾ ਇਹੋ ਹੈ ਪ੍ਰੇਮ ਦੀ ਪੜੋ ਪੜੋ ਪਿਆਰ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ वारी सिर बई एहो है निशानी प्रेम बाबा बाबा एहो है निशानी प्रेम दी प्यारो एहो है निशानी प्रेम दी एहो है निशानी प्रेम दी प्यारे हो ਰਾਜਾ ਚ ਰਾਜੀ ਰਹੀਏ ਹੋ ਸ਼ਾਂਤੀ ਹੋ ਰਾਜਾ ਚ ਰਾਜੀ ਰਹਿਣਾ ਰਾਜਾ ਚ ਰਾਜੀ ਰਾਜਾ ਚ ਰਾਜੀ ਰਜਾ ਚ ਰਾਜੀ ਰਹਿਣਾ ਭਾਈ ਆਪਣੇ ਪਿਆਰੇ ਦੀ ਮਾਲਕ ਦੀ ਰਜਾ ਚ ਰਾਜੀ ਰਹਿਣ ਵਾਲਾ ਹੀ ਰੱਬ ਦਾ ਸਿਮਰਨ ਕਰਦਾ ਹੈ ਜੀਬ ਤੋਂ ਲੱਖਾਂ ਵਾਰੀ ਕਹੀ ਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੱਬ ਦੇ ਬਣਾਏ ਹੋਏ ਨਿਯਮਾਂ ਨੂੰ ਜੇ ਫੋਲੋ ਨਹੀਂ ਕਰਦਾ ਤੇ ਕੋਈ ਸਿਮਰਨ ਨਹੀਂ ਬੱਚਾ ਨਿਯਮ ਤੋੜਦਾ ਨਹੀਂ ਇਸੇ ਕਰਕੇ ਮਾਂ ਦੇ ਢਿੱਡ ਵਿੱਚ ਰੱਬ ਦਾ ਸਿਮਰਨ ਕਰ ਰਿਹਾ ਜਦੋਂ ਆਪਾਂ ਰੱਬ ਦੇ ਨਿਯਮ ਤੋੜਨੇ ਛੱਡ ਦੇਾਂਗੇ ਸਮਝ ਲਓ ਸਿਮਰਨ ਕਰ ਰਹੇ ਹਾਂ ਨਿਯਮਾਂ ਨੂੰ ਸਮਝਣਾ ਹੈ ਪਹਿਲਾਂ ਫਿਰ ਅਸੀਂ ਨਿਯਮਾਂ ਦੇ ਮੁਤਾਬਕ ਆਪਣੇ ਨਿਯਮ ਬਣਾਉਣੇ ਨੇ ਨਿਯਮ ਗਲਤ ਨਾ ਬਣਾ ਲਈਏ ਕਿਤੇ ਵੇਖੋ ਸੁਣਿਓ ਸਿੰਘੋ ਇਦਾਂ ਧਿਆਨ ਨਾਲ ਸੁਣਿਓ ਆਪਾਂ ਮੰਨ ਲਓ ਦੋ ਜਣੇ ਆਪਸ ਵਿੱਚ ਬੜਾ ਪਿਆਰ ਕਰਦੇ ਆ ਅਸੀਂ ਫੈਸਲਾ ਪਤਾ ਕੀ ਕੀਤਾ ਆਪਾਂ ਦੋ ਜਣਿਆਂ ਨੇ ਜਿਹਦਾ ਵੀ ਪਿਆਰ ਹੈ ਆਪਾਂ ਇਹ ਫੈਸਲਾ ਕਰ ਲਿਆ ਵੀ ਲੈ ਬਈ ਅਸੀਂ ਨਾ ਜੀ ਆਪਸ ਵਿੱਚ ਬਹੁਤ ਪਿਆਰ ਕਰਦੇ ਆ ਫੇਰ ਕੀ ਕਰਨਾ ਹੈ ਕਹਿੰਦੇ ਆਪਾਂ ਨਾ ਫੈਸਲਾ ਕਰ ਲਿਆ ਕੀ ਵੀ ਆਪਾਂ ਦੋਨਾਂ ਜਣਿਆਂ ਨੇ ਅੱਜ ਤੋਂ ਬਾਅਦ ਪਿਆਰ ਕਰਦਿਆਂ ਨੇ ਇਸ ਕਰਕੇ ਅੱਜ ਤੋਂ ਬਾਅਦ ਅਸੀਂ ਨੀਂਦ ਨੂੰ ਤਿਆਗਿਆ ਸੌਣਾ ਹੀ ਨਹੀਂ ਦੱਸੋ ਇਹ ਨਿਯਮ ਇਹ ਹੋ ਸਕਦਾ ਸਾਡਾ ਨਿਯਮ ਗਲਤ ਹੈ ਨਾ ਫਿਰ ਬਸ ਫਿਰ ਚਿੱਤਰ ਹੀ ਖਾਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਖੇ ਹੀ ਹੋਵਾਂਗੇ ਕਿਉਂਕਿ ਸਾਡਾ ਨਿਯਮ ਹੀ ਗਲਤ ਹੈ ਅਸੀਂ ਇਹ ਨਿਯਮ ਕਿਉਂ ਬਣਾਇਆ ਰੱਬ ਦੇ ਨਿਯਮ ਨੂੰ ਸਮਝਦੇ ਫਿਰ ਸਮਝ ਲੈਣਾ ਚਾਹੀਦਾ ਸੀ ਵੀ ਰੋਟੀ ਮੈਨੂੰ ਖਾਣੀ ਪੈਣੀ ਹੈ ਮੈਨੂੰ ਸੌਣਾ ਪੈਣਾ ਹੈ ਆ ਨਿਯਮਾਂ ਤੋਂ ਉਲਟ ਨਾ ਬਣਾ ਲਾਂ ਕਿਤੇ ਤੇ ਨਿਯਮ ਜਦੋਂ ਬੰਦਾ ਬਣਾ ਲੈਂਦਾ ਕੋਈ ਫਿਰ ਸੁਪਨੇ ਵੇਖਦਾ ਹੈ ਜਿਵੇਂ ਵੇਖਿਓ ਸੁਪਨਾ ਕੀ ਵੇਖਿਆ ਮੇਰੇ ਪੋਤੀ ਹੋਏਗਾ ਮੇਰੇ ਮੁੰਡਾ ਹੀ ਹੋਏਗਾ ਪਰ ਹੁੰਦਾ ਹੈ ਨਹੀਂ ਨਿਯਮ ਵਿੱਚ ਲੜਕੀ ਹੋ ਜਾਂਦੀ ਫੇਰ ਲੜਕੀ ਹੋ ਜਾਂਦੀ ਫੇਰ ਲੜਕੀ ਹੋ ਜਾਂਦੀ ਹੈ ਇਹੀ ਸੀ ਰਜਾ 'ਚ ਰਹਿਣਾ ਆਪ ਹੀ ਨਿਯਮ ਗਲਤ ਬਣਾ ਲੇ ਵੀ ਨਹੀਂ ਮੁੰਡਾ ਹੋਏਗਾ ਇਹ ਨਿਯਮ ਗਲਤ ਹੈ ਉਹਦੇ ਨਿਯਮ ਦੇ ਮੁਤਾਬਕ ਲੜਕੀ ਵੀ ਹੋ ਸਕਦੀ ਹੈ ਹੋ ਸਕਦਾ ਹੋਵੇ ਹੀ ਨਾ ਸਾਰਾ ਕੁਝ ਪਹਿਲਾਂ ਹੀ ਦਿਮਾਗ 'ਚ ਰੱਖਿਓ ਵੀ ਹੋ ਸਕਦਾ ਹੋਵੇ ਹੀ ਨਾ ਪਹਿਲਾਂ ਹੀ ਵਿਆਹ ਹੁੰਦਾ ਠੀਕ ਹੈ ਹੋਏਗਾ ਇਹ ਵੀ ਰੱਬ ਦੇ ਨਿਯਮ 'ਚ ਨਹੀਂ ਹੋ ਸਕਦਾ ਉਹਦਾ ਨਿਯਮ ਹੀ ਇਦਾਂ ਦਾ ਬਣੇ ਕਿ ਸਾਡੇ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਐਸੀ ਖੇਡ ਵਰਤ ਜੇ ਨਾ ਹੀ ਨਾਮ ਹੀ ਕੋਈ ਬਿਮਾਰੀ ਹੋਵੇ ਤਾਂ ਵੀ ਬੱਚਾ ਨਹੀਂ ਹੁੰਦਾ ਕਈ ਬਿਮਾਰੀ ਦੋਨਾਂ ਨੂੰ ਨਹੀਂ ਹੁੰਦੀ ਪਰ ਬੱਚਾ ਹੁੰਦਾ ਹੀ ਨਹੀਂ ਇਹ ਵੀ ਕੋਈ ਨਾ ਕੋਈ ਨਿਯਮ ਹੈ ਖੇਡ ਹੈ ਪਰ ਇੱਥੇ ਉਹਨੂੰ ਸਮਝਣਾ ਹੈ ਉਹ ਉਹ ਨਿਯਮ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਆਪਣੇ ਅਸੂਲ ਹੀ ਇਦਾਂ ਦੇ ਨਾ ਬਣਾਓ ਪਿਆਰਿਓ ਫਿਰ ਜਦੋਂ ਸੁਪਨੇ ਟੁੱਟਦੇ ਨੇ ਫਿਰ ਬੰਦਾ ਔਖਾ ਹੁੰਦਾ ਹੈ ਸਾਡੇ 'ਚ ਸੁਪਨੇ ਆ ਵੇਖਿਓ ਸਾਡੇ 'ਚ ਇਹ ਸੁਪਨੇ ਆ ਵੀ ਨੂੰ ਆਏਗੀ ਸੇਵਾ ਕਰੇਗੀ ਸਾਰਾ ਕੰਮ ਸਾਂਭ ਲੇਗੀ ਫਿਰ ਮੈਂ ਆਰਡਰ ਕਰਿਆ ਕਰਨਾ ਹੈ ਲਿਆ ਰੋਟੀ ਉਹਨੇ ਲਿਆ ਕੇ ਤਰ ਦੇਣੀ ਚਾਹ ਲਿਆ ਉਹਨੇ ਚਾਹ ਲੈ ਆਉਣੀ ਐਦਾਂ ਨੂੰ ਸੱਸ ਸੋਚਦੀ ਹੈ ਘਰ ਵਾਲਾ ਇਦਾਂ ਸੋਚਦਾ ਹੁੰਦਾ ਹੈ ਫਿਰ ਮੈਂ ਉਹਨੂੰ ਕਿਹਾ ਕਰਾਂ ਵੀ ਹਾਂ ਕੱਪੜੇ ਪ੍ਰੈਸ ਕਰ ਦੇ ਮੜ ਕੇ ਕੱਪੜੇ ਪ੍ਰੈਸ ਹੋਇਆ ਕਰਨਗੇ ਬੂਟ ਪਾਲਿਸ਼ ਹੋਇਆ ਪਿਆ ਕਰਨਗੇ ਸਫਾਈ ਹੋਏ ਕਰੇਗੀ ਬਾਥਰੂਮ ਸਾਫ ਪਹਿਲਾਂ ਇਹ ਸੋਚ ਕੇ ਰੱਖ ਵੀ ਹੋ ਸਕਦਾ ਮੈਨੂੰ ਉਹਦੇ ਕੱਪੜੇ ਪ੍ਰੈਸ ਕਰਨੇ ਪੈਣ ਕਿਉਂਕਿ ਕੀ ਪਤਾ ਕਿੱਦਾਂ ਦਾ ਮਿਲ ਜੇ ਪਹਿਲਾਂ ਹੀ ਐਦਾਂ ਰੱਖੋ ਵੀ ਪਹਿਲਾਂ ਹੀ ਕਿਉਂ ਸੁਪਨੇ ਲਈ ਜਾਂਦਾ ਜੇ ਤੇਰਾ ਸੁਪਨਾ ਟੁੱਟੇਗਾ ਤੇ ਔਖ ਹੈ ਨਾ ਜਿਹੜੀ ਪਿਆਰਿਓ ਜ਼ਿੰਦਗੀ ਉਦੋਂ ਔਖੀ ਹੁੰਦੀ ਹੈ ਜਦੋਂ ਸੁਪਨਾ ਟੁੱਟਦਾ ਸੁਪਨੇ ਲੈਨੇ ਹੋ ਤੁਸੀਂ ਸੁਪਨਾ ਵੇਖਦੇ ਉਸ ਵੇਲੇ ਫਿਰ ਜਾਨ ਔਖੀ ਹੋ ਜਾਂਦੀ ਜਦੋਂ ਸੁਪਨਾ ਟੁੱਟ ਜਾਂਦਾ ਹੁਣ ਇੱਕ ਕੋਈ ਬੰਦਾ ਕਵੇ ਵੀ ਇਹ ਬੀਬੀ ਹੈ ਨਾ ਜਿਹੜੀ ਭਾਈ ਇਹਨੂੰ ਬਿਮਾਰੀ ਹੈ ਇਹਦੇ ਬੱਚਾ ਨਹੀਂ ਹੋ ਸਕਦਾ ਵਿਆਹ ਕਰਾਣਾ ਕਰਾ ਲਓ ਡਾਕਟਰ ਨੇ ਦੱਸਿਆ ਵੀ ਇਹਦੇ ਬੱਚਾ ਨਹੀਂ ਹੋਣਾ ਸਾਰੀ ਜ਼ਿੰਦਗੀ ਇਹ ਕੁਆਰੀ ਨੂੰ ਅਸੀਂ ਪਹਿਲਾਂ ਹੀ ਕਹਿਤਾ ਤੇ ਆਪਣੇ ਦਿਮਾਗ 'ਚ ਪਹਿਲਾਂ ਹੀ ਹੈ ਵੀ ਇਹਦੇ ਬੱਚਾ ਨਹੀਂ ਹੋਣਾ ਲੈ ਹੁਣ ਸੁਪਨਾ ਨਹੀਂ ਟੁੱਟਣਾ ਹੁਣ ਨਹੀਂ ਟੁੱਟਣਾ ਪਹਿਲਾਂ ਹੀ ਸੋਚ ਲਿਆ ਨਾ ਵੀ ਹੋਣਾ ਨਹੀਂ ਬਸ ਫਿਰ ਹੋਣਾ ਨਹੀਂ ਪਹਿਲਾਂ ਹੀ ਕਿਉਂਕਿ ਜਿਹੜੇ ਸੁਪਨੇ ਲੈਣੇ ਨੇ ਉਹ ਅਸੀਂ ਲੈਣੇ ਨੇ ਐਦਾਂ ਦੇ ਸੁਪਨੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਾ ਸਿਰਜੀਏ ਕਿ ਜਿਹਦੇ ਵਿੱਚ ਮੁਸ਼ਕਲਾਂ ਖੜੀਆਂ ਹੋ ਜਾਣ ਉਹ ਦਿੱਕਤ ਤੁਹਾਨੂੰ ਉਦੋਂ ਸਾਨੂੰ ਤੇ ਤੁਹਾਨੂੰ ਉਦੋਂ ਆਉਂਦੀ ਹੈ ਜਦੋਂ ਅਸੀਂ ਬੜੇ ਵੱਡੇ ਵੱਡੇ ਸੁਪਨੇ ਲੈ ਲੈਨੇ ਆ ਉਹ ਨਾ ਲਈ ਹਿਸਾਬ ਨਾਲ ਸੋਚੋ ਜਿਹੜੇ ਨਿਯਮ ਦੇ ਵਿੱਚ ਜਿੰਨਾ ਕੁ ਹੋ ਸਕਦਾ ਹੈ ਵੀ ਭਾਈ ਇਦਾਂ ਵੀ ਹੋ ਸਕਦਾ ਹੈ ਮੈਂ ਕਹਿੰਦਾ ਸੀ ਮੈਨੂੰ ਬੂਟ ਪਾਲਿਸ਼ ਕਰਕੇ ਮਿਲਣਗੇ ਹੋ ਸਕਦਾ ਹੈ ਪਾਲਿਸ਼ ਕਰਕੇ ਮੇਰੇ ਸਿਰ 'ਚ ਵੀ ਮਾਰਨ ਵਾਲੀ ਆ ਜਾਏ ਇਦਾਂ ਵੀ ਸੋਚਿਆ ਜਾ ਸਕਦਾ ਵੀ ਰੋਜ਼ ਥਾਲੀਆਂ ਵਿਹੜੇ ਵਿੱਚ ਹੀ ਫਿਰਨ ਕਿਉਂਕਿ ਕਈਆਂ ਦਾ ਕਈ ਦੋਨੇ ਆ ਹੁਣ ਪਿੱਛੇ ਜੇ ਇੱਕ ਨੈਟ ਤੇ ਵੀਡੀਓ ਵਿੱਚ ਉਹਨੇ ਉਹਦਾ ਜੂੜਾ ਫੜਿਆ ਹੋਇਆ ਉਹਨੇ ਉਹਦੀ ਗੁੱਤ ਫੜੀ ਹੋਈ ਹੈ ਹੋ ਗਿਆ ਕਹਿੰਦੇ ਚਿੜੇ ਚਿੜੀ ਦਾ ਵਿਆਹ ਹੋ ਗਿਆ ਕਹਿੰਦੇ ਫੇਰ ਕਹਿੰਦੇ ਮੁੜ ਕੇ ਦੋਵੇਂ ਚਿੜਚੜੇ ਹੋ ਗਏ ਉਹ ਹਾਲ ਸਕਈ ਚਿੜੇ ਚਿੜੀਆਂ ਵਰਗੇ ਹੀ ਨੇ ਉਧਰੋਂ ਉਹ ਵੀ ਉਦਾਂ ਦਾ ਹੀ ਸੀ ਚਿੜਚੜਾ ਉਧਰੋਂ ਵੀ ਉਦਾਂ ਦੀ ਸੀ ਦੋਨੇ ਵਿਆਹੇ ਗਏ ਬਸ ਪਰ ਹੋਊਗਾ ਕੀ ਉੱਥੇ ਇੱਕੋ ਜੇ ਮਿਲ ਪੈਂਦੇ ਆ ਜਦੋਂ ਕਦੇ ਫਿਰ ਇਦਾਂ ਦੀਆਂ ਦਿੱਕਤਾਂ ਆਉਣੀਆਂ ਸੁਭਾਵਿਕ ਗੱਲ ਹੈ ਇਸ ਕਰਕੇ ਰੱਬ ਜੀ ਦੇ ਨਿਯਮਾਂ ਨੂੰ ਭਾਈ ਸਮਝਣ ਦੀ ਖੇਚਲ ਕਰੋ ਜਿੱਥੋਂ ਤੱਕ ਹੋ ਸਕਦਾ ਹੈ ਅਸੀਂ ਰੱਬ ਜੀ ਦੇ ਅਸੂਲਾਂ ਨੂੰ ਮਾਲਕ ਜੀ ਦੇ ਨਿਯਮਾਂ ਨੂੰ ਸਮਝ ਕੇ ਚੱਲੀਏ ਫਿਰ ਜ਼ਿੰਦਗੀ ਜਿਹੜੀ ਹੈ ਭਾਈ ਬੜੀ ਸੋਹਣੀ ਤੇ ਬੜੀ ਸੌਖੀ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਸਾਡੀ ਜਿੰਦ ਉਹਦੇ ਉਹਦੇ ਨਿਯਮਾਂ ਦੇ ਮੁਤਾਬਕ ਕਿਉਂਕਿ ਇੱਕ ਹੁੰਦਾ ਤਿਰਨਾ ਇੱਕ ਹੁੰਦਾ ਤੈਰਨਾ ਜਿਹੜਾ ਤਿਰਨਾ ਹੈ ਨਾ ਉਹ ਤੇ ਹੈ ਜਿੱਧਰ ਪਾਣੀ ਜਾ ਰਿਹਾ ਹੈ ਬਸ ਤੁਸੀਂ ਜਿਹੜੇ ਕਈ ਬੰਦਿਆਂ ਨੂੰ ਪੈਣਾ ਹੁੰਦਾ ਪਾਣੀ ਤੇ ਨਾ ਐਦਾਂ ਲੰਮੇ ਪੈ ਜਾਂਦੇ ਨਾ ਹੱਥ ਹਿਲਾਉਂਦੇ ਆ ਨਾ ਪੈਰ ਹਿਲਾਉਂਦੇ ਪਾਣੀ ਤੇ ਨਹਿਰਾਂ 'ਚ ਵੇਖੋ ਕਈ ਬੰਦੇ ਐ ਲੰਮੇ ਪੈ ਜਾਂਦੇ ਜਿਵੇਂ ਲਾਸ਼ ਨਹੀਂ ਜਾਂਦੀ ਐਦਾਂ ਹੀ ਤਿਰਦੇ ਹੀ ਜਾਂਦੇ ਨੇ ਭਾਵੇਂ ਹਜ਼ਾਰਾਂ ਮੀਲ ਪਾਣੀ ਵਿੱਚ ਪਏ ਰੋ ਪਾਣੀ ਲਈ ਜਾਂਦਾ ਇੱਕ ਹੁੰਦਾ ਤੈਰਨਾ ਤੈਰਨਾ ਕਿਹਨੂੰ ਕਹਿੰਦੇ ਆ ਉਲਟ ਚੱਲਣਾ ਉਲਟਣਾ ਕੀ ਉਹ ਕੀ ਕਰਦਾ ਜਿੱਧਰੋਂ ਪਾਣੀ ਆਉਂਦਾ ਹੈ ਉਧਰ ਨੂੰ ਤੈਰਦਾ ਹੈ ਫਿਰ ਜਿਹੜਾ ਤੈਰਨਾ ਹੈ ਉਹਦੇ ਨਿਯਮਾਂ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕਰੋਗੇ ਕੁਦਰਤ ਨੇ ਤੋੜ ਕੇ ਸੁੱਟ ਦੇਣਾ ਸਮੁੰਦਰ ਕਹਿੰਦਾ ਨਦੀਏ ਕਿੰਨੀ ਵਾਰ ਤੂੰ ਮੇਰੇ ਕੋਲ ਆਈ ਐ ਮੇਰੇ ਤੱਕ ਪਹੁੰਚਦੀ ਐ ਬੜੇ ਦਰਖਤਾਂ ਨੂੰ ਕੱਟ-ਕੱਟ ਕੇ ਲਿਆਉਣੀ ਐ ਕਦੇ ਮੈਨੂੰ ਬਾਂਸ ਵੀ ਤੇ ਵਿਖਾ ਲਿਆ ਬਾਂਸ ਉਹ ਵੀ ਵਿਖਾ ਕਦੇ ਤੇ ਨਦੀ ਕਹਿਣ ਲੱਗੀ ਵੀ ਮੈਂ ਸਾਰੇ ਦਰਖਤਾਂ ਨੂੰ ਲੈ ਆਉਣੀ ਆ ਸਾਰੇ ਦਰਖਤ ਮੇਰੇ ਅੱਗੇ ਅੜਦੇ ਆ ਮੈਂ ਪੱਟ ਕੇ ਸਿੱਟ ਦੇਣੀ ਆ ਜਿਹੜਾ ਦਰਖਤ ਮੇਰੇ ਅੱਗੇ ਅੜਦਾ ਮੈਂ ਉਹਨੂੰ ਪੱਟ ਕੇ ਸਿੱਟ ਦੇਣੀ ਆ ਪਰ ਬਾਂਸ ਨੂੰ ਮੈਂ ਨਹੀਂ ਲਿਆ ਸਕਦੀ ਸਮੁੰਦਰ ਨੂੰ ਕਹਿੰਦੀ ਮੈਂ ਨਹੀਂ ਲਿਆ ਸਕਦੀ ਕਹਿੰਦੇ ਕਿਉਂ ਕਹਿੰਦੇ ਬਾਂਸ ਤੇ ਲੰਮਾ ਹੀ ਪੈ ਜਾਂਦਾ ਹੈ ਇੰਨਾ ਲਿਫ ਜਾਂਦਾ ਹੈ ਲੰਮਾ ਹੀ ਪੈ ਜਾਂਦਾ ਹੈ ਕਿ ਮੈਂ ਉਹਦਾ ਕੁਝ ਨਹੀਂ ਵਿਗਾੜ ਸਕਦੀ ਆਖੋ ਸਤਨਾਮ ਸ੍ਰੀ ਵਾਸ਼ ਜਿਹੜਾ ਉਹਦਾ ਵਿਸ਼ ਜਾਣਾ ਹੈ ਨਾ ਜਦੋਂ ਵਿਛ ਜਾਂਦਾ ਜਦੋਂ ਉਹ ਮੈਂ ਨਹੀਂ ਫਿਰ ਕੁਝ ਕਰ ਸਕਦਾ ਉਹ ਉਸੇ ਪਾਸੇ ਨੂੰ ਲੰਮਾ ਪੈ ਜਾਂਦਾ ਮੈਂ ਨਹੀਂ ਪੱਟ ਸਕਦੀ ਉਹ ਅੜਦਾ ਨਹੀਂ ਮੇਰੇ ਅੱਗੇ ਜਿਹੜੇ ਕੁਦਰਤ ਦੇ ਅੱਗੇ ਅੜਦੇ ਨਹੀਂ ਰੱਬ ਦੇ ਰੱਬ ਮਤਲਬ ਕੁਦਰਤ ਕੁਦਰਤ ਦੇ ਨਿਯਮਾਂ ਦੇ ਅੱਗੇ ਜਿਹੜੇ ਅੜਦੇ ਨਹੀਂ ਉਹ ਨਹੀਂ ਪੱਟੇ ਜਾਂਦੇ ਭਾਈ ਜਿਹੜੇ ਅੜ ਗਏ ਬਸ ਫਿਰ ਉਹਨਾਂ ਦਾ ਬੁਰਾ ਹੀ ਹਾਲ ਹੁੰਦਾ ਉਹ ਸਾਰੀ ਜ਼ਿੰਦਗੀ ਉਲਾਮੇ ਹੀ ਦਿੰਦੇ ਰਹਿੰਦੇ ਐ ਰੱਬ ਨੇ ਇਦਾਂ ਨਹੀਂ ਜੀ ਕੀਤਾ ਰੱਬ ਨੇ ਸਾਡੇ ਨਾਲ ਐ ਕਿਉਂ ਕਰਤਾ ਰੱਬ ਨੇ ਇੱਕ ਗੱਲ ਪੱਕੀ ਰੱਖਿਓ ਤੁਹਾਡੀ ਜ਼ਿੰਦਗੀ ਵਿੱਚ ਮੇਰੀ ਜ਼ਿੰਦਗੀ ਵਿੱਚ ਕਿਸੇ ਦੀ ਜ਼ਿੰਦਗੀ ਵਿੱਚ ਜਿਹੜੀ ਕੋਈ ਸਮੱਸਿਆ ਆਉਂਦੀ ਐ ਸਮੱਸਿਆ ਨਹੀਂ ਆਉਂਦੀ ਕਦੇ ਕੋਈ ਆ ਗਈ ਕਦੇ ਤੁਸੀਂ ਉਹਦੇ ਸਮੱਸਿਆ ਨੂੰ ਤੁਸੀਂ ਨਾ ਐਦਾਂ ਬਹਿ ਜਿਓ ਭੋਖ ਕਰਿਓ ਉਹ ਸਮੱਸਿਆ ਦੇ ਵਿਚਾਲੇ ਤੁਸੀਂ ਆਪ ਹੀ ਖੜੇ ਹੋਏ ਨਜ਼ਰ ਆਉਂਦੇ ਹਰ ਇੱਕ ਸਮੱਸਿਆ ਦੇ ਕੇਂਦਰ ਵਿੱਚ ਅਸੀਂ ਆਪ ਹੀ ਖੜੇ ਹੋਏ ਨਜ਼ਰ ਆਵਾਂਗੇ ਵੀ ਮੈਂ ਆ ਇਹਦੀ ਜੜ ਇਸ ਸਮੱਸਿਆ ਦੀ ਜੜ ਮੈਂ ਖੁਦ ਆ ਤੁਸੀਂ ਕਹੋਗੇ ਵੀ ਇਦਾਂ ਕਿਵੇਂ ਹੋ ਸਕਦਾ ਹੈ ਵੀ ਸਮੱਸਿਆ ਤੇ ਸਾਡੇ ਮੁੰਡੇ ਨੇ ਪਾਈ ਹੈ ਸਮੱਸਿਆ ਤੇ ਮੇਰੇ ਪੁੱਤ ਨੇ ਪਾਈ ਹੈ ਘਰ 'ਚ ਮੈਂ ਇਹਦੀ ਜੜ ਕਿਵੇਂ ਆ ਸਾਡੀ ਜੜ ਇਸ ਕਰਕੇ ਕਿ ਕਿਉਂਕਿ ਸਾਡਾ ਸਾਡੇ ਮੁੰਡੇ ਨਾਲ ਪ੍ਰੇਮ ਹੈ ਆਖੋ ਸਤਨਾਮ ਤੇਰੀ ਵਾਹ ਸਾਡੀ ਸਮੱਸਿਆ ਤਾਂ ਬਣ ਗਈ ਉਹ ਜਿਹੜੀ ਮੈਂ ਟੈਨਸ਼ਨ ਚ ਮੇਰਾ ਉਹਦੇ ਨਾਲ ਪ੍ਰੇਮ ਹੈ ਤਾਂ ਸਮੱਸਿਆ ਬਣ ਗਈ ਹਰ ਇੱਕ ਸਮੱਸਿਆ ਦੇ ਕੇਂਦਰ ਵਿੱਚ ਅਸੀਂ ਆਪ ਹੀ ਖੜੇ ਹੋਏ ਹਾਂ ਤੇ ਉਹਦੀ ਜ਼ਿੰਮੇਵਾਰੀ ਅਸੀਂ ਲੈਣੀ ਨਹੀਂ ਚਾਹੁੰਦੇ ਵੀ ਸਮੱਸਿਆ ਦੀ ਜ਼ਿੰਮੇਵਾਰੀ ਮੇਰੀ ਹੈ ਆ ਆ ਇਹ ਇਹ ਕਮੀ ਮੇਰੀ ਹੈ ਮੈਨੂੰ ਆ ਕਮੀ ਮੇਰੇ 'ਚ ਆ ਕਮੀ ਮੇਰੇ 'ਚ ਇਸ ਕਰਕੇ ਇਹ ਸਮੱਸਿਆ ਮੇਰੇ ਤੇ ਬਣੀ ਹੈ ਸਮੱਸਿਆ ਬਣੀ ਤੇ ਜੇ ਉਹ ਕਮੀ ਨਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸੁਣਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਆ ਪਰ ਦੱਸੋ ਜੀ ਗੁਰੂ ਗੋਬਿੰਦ ਸਿੰਘ ਬਹੁਤ ਸਮੱਸਿਆ ਵਿੱਚ ਫਸੇ ਹੋਏ ਆ ਬੋਲੋ ਨਹੀਂ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਨਿਯਮ ਕੀ ਨੇ ਉਹਨਾਂ ਦਾ ਮਿਸ਼ਨ ਕੋਈ ਹੋਰ ਹੈ ਉਹ ਉਸ ਮੋਹ ਦੇ ਚਿੱਕੜ ਵਿੱਚੋਂ ਨਿਕਲੇ ਹੋਏ ਐ ਉਹਨਾਂ ਨੇ ਉਹ ਜਾਲ ਤੋੜ ਦਿੱਤਾ ਐ ਉਹ ਸਾਡੇ ਵਰਗੇ ਨਹੀਂ ਸਾਡੇ ਵਰਗੇ ਨਹੀਂ ਸਾਡੇ ਗੁਰੂ ਸਾਹਿਬ ਉਹਨਾਂ ਦਾ ਬੜਾ ਬੜੀ ਕਮਾਲ ਦੀ ਸੋਚ ਹੈ ਉਹਨਾਂ ਦੀ ਇਸ ਕਰਕੇ ਜੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੋਹ ਦੇ ਵਿੱਚ ਫਸੇ ਹੁੰਦੇ ਆਪ ਮੋਹ ਕਰਦੇ ਤੇ ਜਦੋਂ ਪਤਾ ਲੱਗਦਾ ਵੀ ਪੁੱਤਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਸਮੱਸਿਆ ਆ ਗਈ ਸੀ ਆਖੋ ਸਤਨਾਮ ਸ੍ਰੀ ਵਾਸ਼ ਆਪਾਂ ਸਾਰੇ ਆ ਨਾ ਇੱਥੇ ਵੇਖਿਓ ਨਾ ਜੀ ਆਪਾਂ ਸਾਰੇ ਆ ਜਦੋਂ ਸਾਨੂੰ ਐ ਪਤਾ ਲੱਗੇਗਾ ਵੀ ਫਲਾਣੇ ਮੈਂ ਕਹਿੰਦਾ ਇੱਥੇ ਬਾਹਰ ਸਾਨੂੰ ਐ ਕੋਈ ਕਹਿ ਦੇ ਵੀ ਜੁੱਤੀ ਲੈ ਗਿਆ ਕੋਈ ਚੁੱਕ ਕੇ ਜੇ ਅਸੀਂ ਜੁੱਤੀ ਨਾਲ ਬਹੁਤ ਫਸੇ ਹੋਏ ਆ ਤੇ ਛਿੜਕੀ ਸਮੱਸਿਆ ਇੱਥੇ ਦੁਆਨ 'ਚ ਜੀ ਨਹੀਂ ਲੱਗਣਾ ਆਖੋ ਸਤਨਾਮ ਸ੍ਰੀ ਵਾਸ਼ ਸਮੱਸਿਆ ਦਾ ਕੇਂਦਰ ਅਸੀਂ ਆ ਅਸੀਂ ਕਿਸ ਚੀਜ਼ ਨਾਲ ਕਿੰਨੇ ਕ ਅਟੈਚ ਆ ਉੱਥੋਂ ਪਤਾ ਲੱਗਦਾ ਤੇ ਪਿਛਲੇ ਮੈਂ ਮੇਰੇ ਖਿਆਲ ਸ਼ਨੀਵਾਰ ਵੀ ਬੇਨਤੀ ਕੀਤੀ ਸੀ ਵੀ ਦੁੱਖ ਆਪਣੇ ਆਪ ਵਿੱਚ ਕੁਝ ਨਹੀਂ ਹੁੰਦਾ ਦੁੱਖ ਨੂੰ ਜਾਣਨ ਵਾਲੇ ਤੇ ਡਿਪੈਂਡ ਕਰਦਾ ਵੀ ਦੁੱਖ ਨੂੰ ਲੈਣਾ ਕਿੰਨਾ ਕਰ ਤੁਸੀਂ ਕਈਆਂ ਵਾਰ ਕਈ ਦੁੱਖ ਬਹੁਤ ਵੱਡਾ ਮਹਿਸੂਸ ਕਰਦੇ ਆ ਤੇ ਕਈ ਦੁੱਖ ਨੂੰ ਕੁਝ ਵੀ ਨਹੀਂ ਸਮਝਦੇ ਪਰ ਜਿਨ੍ਹਾਂ ਨੂੰ ਅਕਲ ਹੋਵੇ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਜਾਣੀ ਕਈ ਜਿਹੜੇ ਨੇ ਜਿਹੜਾ ਜਿਨ੍ਹਾਂ ਤੇ ਗੁਰੂ ਦਾ ਹੱਥ ਹੋਵੇ ਸਤਿਗੁਰੂ ਜੀ ਦਾ ਗਿਆਨ ਜਿਨ੍ਹਾਂ ਦੇ ਪੱਲੇ ਹੋਵੇ ਉਹ ਦੁੱਖ ਨੂੰ ਜਾਣਦੇ ਹੀ ਨਹੀਂ ਉਹ ਵੱਡੇ ਵੱਡੇ ਦੁੱਖਾਂ ਦੀ ਪਰਵਾਹ ਨਹੀਂ ਕਰਦੇ ਉਹ ਹਮੇਸ਼ਾ ਰੱਬ ਦੇ ਭਾਣੇ ਨੂੰ ਮੰਨਦੇ ਨੇ ਹਮੇਸ਼ਾ ਇੱਥੇ ਖੜੇ ਐ ਮਿੱਠਾ ਲੱਗਦਾ ਸਾਹਿਬ ਤੇਰਾ ਪਾਣਾ ਜੀ ਮਿੱਠਾ ਲੱਗਦਾ ਵਾਹ ਵਾਹ ਮਿੱਠਾ ਲੱਗਦਾ ਸਾਹਿਬ ਤੇਰਾ ਪਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗਦਾ ਸਾਹਿਬ ਤੇਰਾ ਪਾਣਾ ਜੀ ਮਿੱਠਾ ਲੱਗਦਾ ਗੱਜ ਕੇ ਗੱਜ ਕੇ ਸਾਹਿਬ ਤੇਰਾ ਪਾਣਾ ਜੀ ਮਿੱਠਾ ਲੱਗਦਾ ਪਸਾਰ ਨਾਨਕ ਮਾਰ ਪੜੋ ਭੈਣੋ ਹਰ ਨਾਮ ਪਦਾਰਥ ਜੀ ਹਰ ਨਾਮ ਪਦਾਰਥ ਮਿੱਠਾ ਲੱਗਦਾ ਸਾਹਿਬ ਤੇਰਾ ਪਾਉਣਾ ਜੀ ਮਿੱਠਾ ਮਿੱਠਾ ਲੱਗਦਾ ਜੀ ਮਿੱਠਾ ਲੱਗਦਾ ਸਾਹਿਬ ਤੇਰਾ ਮਾਨ ਜੀ ਮਿੱਠਾ ਲੱਗਦਾ ਆ ਮਿੱਠਾ ਲੱਗਦਾ ਸਾਹਿਬ ਤੇਰਾ ਮਾਨ ਜੀ ਮਿੱਠਾ ਲੱਗਦਾ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗ ਉਹਦੀ ਰਜਾ ਵਿੱਚ ਚੱਲੀਏ ਤਾਂ ਜੋ ਦਿੱਕਤਾਂ ਨਾ ਆਉਣ ਹੁਕਮ ਤੋਂ ਉਲਟ ਚੱਲਦੇ ਆ ਫਿਰ ਬਹੁਤਾ ਬੋਲਣ ਚੱਖਣ ਹੋਏ ਚੱਖਣ ਹੋਏ ਉਹ ਜਾ ਵਿਣ ਬੋਲੇ ਜਾਣੈ ਸਭ ਸੋਏ ਕਹਿੰਦੇ ਕਿਉਂ ਐਵੇਂ ਵਿਅਰਥ ਦਾ ਰੌਲਾ ਪਾਉਂਦਾ ਰਹਿਣਾ ਭਾਈ ਸਭ ਜਾਣਦਾ ਮਾਲਕ ਵੀ ਨਿਯਮ ਤੋੜਦਾ ਤਾਂ ਔਖਾ ਹੈ ਰੱਬ ਦੀ ਸਿਫਤ ਸਲਾਹ ਨਹੀਂ ਕਰਦਾ ਭਾਈ ਤੂੰ ਤਾਂ ਔਖਾ ਹੈ ਤੇ ਅੱਗੇ ਕੀ ਹੈ ਸ਼ਬਦਾਂ ਪੰਕਤੀਆਂ ਸੁਣਿਓ ਜਰਾ ਇੱਕ ਇੱਕ ਪੰਕਤੀ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਅੱਗੇ ਜਿਨ ਕੰਨ ਕੀਤੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਬਾਪ ਅਰਥ ਕਲੀਅਰ ਹੀ ਹੈ ਨਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਤ ਤੇਜ ਤੇਜ ਬੋਲਦੇ ਆ ਜੀਬ ਦਿੱਤੀ ਹੈ ਰੱਬ ਨੇ ਹਾਂਜੀ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਸਰੀਰ ਵਿੱਚ ਨਿੱਗ ਪਾਈ ਹੈ ਉਹਨੇ ਜਿੰਦ ਜਿੰਦ ਆ ਪਾ ਕੇ ਇਹਨੂੰ ਕਾਇਮ ਕੀਤਾ ਹੈ ਇਹ ਸਤਿਗੁਰੂ ਜੀ ਨੇ ਦਿਮਾਗ ਦਿੱਤਾ ਸਾਨੂੰ ਸੋਚ ਦਿੱਤੀ ਹੈ ਉਹਦੇ ਕਰਕੇ ਅਸੀਂ ਤੁਰੇ ਫਿਰਦੇ ਆਂ ਭੱਜੇ ਫਿਰਦੇ ਆਂ ਸਾਰੀ ਤਾਕਤ ਰੱਬ ਜੀ ਦੀ ਦਿੱਤੀ ਹੋਈ ਹੈ ਹਾਂਜੀ ਜੇ ਤਾ ਮੋਹ ਪਰਿਤ ਸੁਆਦ ਸਭਾ ਕਾਨ ਖੁਦਾ ਗਾਗੋ ਬਸ ਜੇ ਰੱਬ ਨੂੰ ਛੱਡ ਕੇ ਜੇ ਮਟੀਰੀਅਲਿਜ਼ਮ ਵਿੱਚ ਸੁਰਤ ਫਸ ਗਈ ਭਵ ਸਾਗਰ ਵਿੱਚ ਸਮਝ ਲਓ ਡੁੱਬ ਗਏ ਤੇ ਫਿਰ ਜ਼ਿੰਦਗੀ ਵਿੱਚ ਦਾਗ ਹੀ ਲੱਗਦੇ ਆ ਜਦੋਂ ਬੰਦਾ ਉਸ ਔਲਾਰੂ ਹੋ ਕੇ ਸੋਚਦਾ ਹੈ ਕਾਮ ਵਿੱਚ ਫਸ ਕੇ ਮੋਹ ਵਿੱਚ ਫਸ ਕੇ ਲੋਭ ਵਿੱਚ ਫਸ ਕੇ ਹੰਕਾਰ ਵਿੱਚ ਫਸ ਕੇ ਸੋਚਦਾ ਹੈ ਫਿਰ ਔਲਾਰੂ ਹੋ ਕੇ ਸੋਚਣ ਕਰਕੇ ਜ਼ਿੰਦਗੀ ਵਿੱਚ ਦਾਗ ਲੱਗ ਜਾਂਦੇ ਆ ਦਾਗਾਂ ਨਾਲ ਭਰ ਜਾਂਦਾ ਹਾਂਜੀ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਾ ਜ਼ਿੰਦਗੀ ਵਿੱਚ ਗਲਤੀਆਂ ਤੇ ਗਲਤੀਆਂ ਤੇ ਗਲਤੀਆਂ ਕਰੀ ਜਾਂਦਾ ਹੈ ਉਹਦੇ ਕਰਕੇ ਫਿਰ ਰੱਬ ਵਿੱਚ ਸੁਰਤ ਜੁੜਨੋਂ ਹਟ ਜਾਂਦੀ ਹੈ ਕਿਉਂਕਿ ਰੱਬ ਪਰਮਾਤਮਾ ਨਾਲ ਇੱਕਮਿਕ ਕੀ ਹੋਣਾ ਫਿਰ ਤੇ ਆਪਣੇ ਕੀਤੇ ਪਾਪ ਹੀ ਸਾਹਮਣੇ ਆਈ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਸ ਫਿਰ ਆਪਣੇ ਕੀਤੇ ਵਕਾਰ ਹੀ ਸਾਹਮਣੇ ਆਈ ਜਾਂਦੇ ਨੇ ਆਪਣੀਆਂ ਕੀਤੀਆਂ ਗਲਤੀਆਂ ਹੀ ਸਾਹਮਣੇ ਆ ਫਿਰ ਰੱਬ 'ਚ ਕਿੱਥੇ ਸੁਰਤ ਜੁੜਦੀ ਹੈ ਫਿਰ ਦਰਗਾਹ ਬੈਸਣ ਨਹੀਂ ਇਸ ਦਰਗਾਹ 'ਚ ਭਾਵ ਰੱਬ ਜੀ ਦੀ ਹਜ਼ੂਰੀ ਵਿੱਚ ਸੁਰਤ ਜੁੜਦੀ ਨਹੀਂ ਹਾਂ ਇੱਕ ਗੱਲ ਪੱਕੀ ਹੈ ਅਗਲ ਅਗਲੀ ਪੰਕਤੀ ਸੁਣੋ ਭਾਈ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਪਾਓ ਰੱਬ ਜੀ ਦੀ ਬਖਸ਼ਿਸ਼ ਦੇ ਨਾਲ ਰੱਬ ਦਾ ਨਾਮ ਮਿਲ ਜਾਂਦਾ ਹੈ ਉਹਦੀ ਕਿਰਪਾ ਦੇ ਨਾਲ ਰੱਬ ਦੀ ਹੋਂਦ ਨਾਲ ਸੱਚ ਦੇ ਨਾਲ ਪਿਆਰ ਪੈ ਜਾਂਦਾ ਹੈ ਇਹਦੇ ਤੋਂ ਬਿਨਾ ਹੋਰ ਤਰਨ ਵਾਲਾ ਕੋਈ ਤਰੀਕਾ ਨਹੀਂ ਜੇ ਕੋਈ ਬੰਦਾ ਗਲਤੀਆਂ ਗਲਤੀਆਂ ਗਲਤੀਆਂ ਕਰੇ ਤੇ ਜੇ ਕਿਤੇ ਦੁਬਾਰਾ ਸੱਚ ਨਾਲ ਜੁੜ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਸੱਚ ਨਾਲ ਜੁੜੇ ਨਾਮ ਨਾਲ ਜੁੜੇ ਇਹਦੇ ਤੋਂ ਬਿਨਾ ਜਿੱਤ ਲਗ ਤਰਨਾ ਹੋਰ ਨਹੀਂ ਥਾਉ ਸੱਚ ਨਾਲ ਜੁੜ ਕੇ ਤਰਿਆ ਜਾ ਸਕਦਾ ਨਹੀਂ ਤੇ ਨਹੀਂ ਹਾਂਜੀ ਜੇ ਕੋ ਡੁਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਦੋਂ ਦਾਤਾਰ ਹਾਂਜੀ ਜੇ ਕੋਈ ਡੁੱਬ ਜਾਏ ਵਕਾਰਾਂ ਦੇ ਵਿੱਚ ਜੇ ਕੋਈ ਡੁੱਬ ਜਾਏ ਤੇ ਕਹਿੰਦੇ ਭਾਈ ਉਹ ਇੱਕ ਮਾਲਕ ਕੱਲਾ ਕਿਰਪਾ ਕਰਨ ਵਾਲਾ ਹੈ ਉਹ ਬਖਸ਼ਿਸ਼ ਕਰਦਾ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਾਰਿਆਂ ਨੂੰ ਗੁਣ ਦੇਣ ਵਾਲਾ ਹੈ ਔਗਣ ਖਤਮ ਕਰਕੇ ਗੁਣ ਦੇ ਕੇ ਉਹ ਡੁੱਬਿਆਂ ਹੋਇਆਂ ਨੂੰ ਦੁਬਾਰਾ ਕੱਢ ਸਕਦਾ ਹੈ ਜੇ ਕੋਈ ਬੰਦਾ ਸਾਡੇ ਵਿੱਚ ਸੁਰਤ ਕਰਕੇ ਵਿਕਾਰਾਂ ਵਿੱਚ ਡੁੱਬ ਗਿਆ ਤੇ ਉਹ ਨਿਕਲ ਸਕਦਾ ਹੈ ਕਿਉਂਕਿ ਮੇਰਾ ਮਾਲਕ ਮੇਰਾ ਦਾਤਾ ਬੜਾ ਮਹਾਨ ਹੈ ਉਹਦੇ ਚਰਨਾਂ ਵਿੱਚ ਜੇ ਬੇਨਤੀ ਕਰੇ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਜੇ ਹਮੇਸ਼ਾ ਆਪਾਂ ਆਪਣੀ ਜ਼ਿੰਦਗੀ ਵਿੱਚ ਐਦਾਂ ਅਰਦਾਸਾਂ ਕਰਦੇ ਰਹੀਏ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ ਬਖਸ਼ ਲੈ ਮਿਹਰ ਕਰ ਦੇ ਲੇਖੇ ਕਤਹਿ ਨਾ ਛੁੱਟੀਏ ਖਿੰਨ ਖਿੰਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਤੇ ਸਤਿਗੁਰੂ ਜੀ ਸਦਾ ਮਿਹਰ ਕਰਕੇ ਗਿਆਨ ਦੇ ਕੇ ਸੋਝੀ ਦੇ ਕੇ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦੇ ਨੇ ਗੁਰੂ ਕਿਰਪਾ ਕਰਕੇ ਬਖਸ਼ ਦਿੰਦਾ ਬੜੇ ਆਪਣੇ ਚ ਕਿੰਨੇ ਡੁੱਬੇ ਹੋਏ ਸੀ ਵਿਕਾਰਾਂ ਵਿੱਚ ਅੱਜ ਨਿਕਲ ਗਏ ਗਲਤੀਆਂ ਕਰਦੇ ਸੀ ਪਰ ਅੱਜ ਠੀਕ ਹੋ ਗਏ ਮਿਹਰ ਹੋ ਜਾਂਦੀ ਹੈ ਭਾਈ ਸਤਿਗੁਰੂ ਹਮੇਸ਼ਾ ਹਮੇਸ਼ਾ ਹੀ ਮਿਹਰਬਾਨ ਨੇ ਦਇਆਵਾਨ ਨੇ ਹਮੇਸ਼ਾ ਕਿਰਪਾ ਕਰਦੇ ਸੋ ਹੁਣ ਆਪਾਂ ਸਮਾਪਤੀ ਕਰੀਏ ਅਰਦਾਸ ਹੁਕਮਨਾਮੇ ਤੋਂ ਬਾਅਦ ਪਹਿਲਾਂ ਨਹੀਂ ਜਾਣਾ ਕਿਸੇ ਨੇ ਕਿਉਂਕਿ ਅਰਦਾਸ ਹੁੰਦੀ ਹੈ ਸਾਰਿਆਂ ਦੀ ਹਾਜ਼ਰੀ ਲੱਗ ਜਾਂਦੀ ਹੈ ਅਰਦਾਸ ਵਿੱਚ ਫਿਰ ਆਪਾਂ ਚੱਲ ਪਾਉਣਾ ਉਹਦੇ ਤੋਂ ਪਹਿਲਾਂ ਮੈਂ ਇੱਕ ਥੋੜੀ ਜੀ ਬੇਨਤੀ ਕਰਦਿਆਂ ਕਿਉਂਕਿ ਕਈ ਬੰਦੇ ਬੜਾ ਰੌਲਾ ਨੈੱਟ ਦੇ ਉੱਤੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਕਿਉਂਕਿ 24 ਘੰਟੇ ਨਾ ਜੀ ਸਾਡੇ ਸਾਰੇ ਪੰਥਕ ਜਿੰਨੀਆਂ ਜਥੇਬੰਦੀਆਂ ਬਣੀਆਂ ਹੋਈਆਂ ਬਹੁਤੀਆਂ ਕਿਸੇ ਵਿਰਲੇ ਨੂੰ ਛੱਡ ਬਹੁਤੇ ਡੇਰੇਦਾਰ ਬਹੁਤੀਆਂ ਸੰਪਰਦਾਵਾਂ ਉਹਨਾਂ ਨੂੰ ਨਾ ਜੀ ਕੰਡੇ ਵਾਂਗੂ ਚੁੱਭਦਾ ਹੈ ਪਰਮੇਸ਼ਰ ਦਵਾਰ ਕੰਡੇ ਵਾਂਗੂ ਚੁੱਭਦਾ ਤੇ 24 ਘੰਟੇ ਉਹਨਾਂ ਦੇ ਕੈਮਰੇ ਜਿਹੜੇ ਆ ਇੱਥੇ ਫਿੱਟ ਰਹਿੰਦੇ ਆ ਵਿੱਚ ਸਾਡੇ ਬੰਦੇ ਛੱਡੇ ਹੋਏ ਐ ਨਿੱਕੀ ਨਿੱਕੀ ਗੱਲ ਸਾਨੂੰ ਪਤਾ ਲੱਗੇ ਅਸੀਂ ਉਹਨੂੰ ਵੱਡੀ ਬਣਾ ਕੇ ਪੇਸ਼ ਕਰੀਏ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਬਹੁਤ ਵੱਡਾ ਬਣਾ ਬਣਾ ਕੇ ਪੇਸ਼ ਕਰਕੇ ਅਸਥਾਨ ਨੂੰ ਸੰਸਥਾ ਨੂੰ ਜਾਂ ਮੈਨੂੰ ਭੰਡਣ ਦੀ ਕੋਸ਼ਿਸ਼ ਕਰਦੇ ਆ ਕਿਉਂ ਭੰਡਦੇ ਆ ਭਲਾ ਵੀ ਇਹ ਸਵਾਲ ਕਰਨੋਂ ਹਟ ਜੇ ਇਹ ਬੋਲਣੋਂ ਹਟ ਜੇ ਜਿਹੜੇ ਬਾਟੇ ਵਾਲੀ ਗੱਲ ਕੀਤੀ ਇਹਦਾ ਜਵਾਬ ਤੇ ਦਿਓ ਜਵਾਬ ਇਹਨਾਂ ਨੇ ਦੇਣਾ ਨਹੀਂ ਜਵਾਬ ਨਹੀਂ ਇਹਨਾਂ ਨੇ ਕੋਈ ਦੇਣਾ ਪਰ ਇਹਨਾਂ ਨੇ ਬਸ ਇਦਾਂ ਦੇ ਬਹਾਨੇ ਬਣਾਉਣੇ ਆ ਵੀ ਬਹਾਨੇ ਬਣਾ ਕੇ ਲੋਕਾਂ ਦਾ ਧਿਆਨ ਇੱਧਰ ਨੂੰ ਕਰੀਏ ਵੀ ਇਹ ਤੇ ਸਵਾਲ ਕਰਨ ਜੋਗੇ ਹੀ ਨਹੀਂ ਇਹ ਕੌਣ ਨੇ ਪੁੱਛਣ ਵਾਲੇ ਤੇ ਗਲਤ ਨੇ ਇਦਾਂ ਦੀਆਂ ਗੱਲਾਂ ਸੋਚਦੇ ਉਹਦੇ ਸਬੰਧ ਵਿੱਚ ਇੱਕ ਤੇ ਮੈਂ ਬੇਨਤੀ ਪਹਿਲੀ ਜਿਹੜੀ ਕਰਨੀ ਚਾਹੁੰਨਾ ਜੋ ਕਿ ਪਿੱਛੇ ਜੇ ਅਖਬਾਰ ਵਿੱਚ ਕੱਲ ਵੀ ਇਹਨਾਂ ਨੇ ਅਖਬਾਰ ਵਿੱਚ ਖਬਰ ਲੱਗੀ ਹੋਈ ਸੀ ਮੈਂ ਹੈਰਾਨ ਹੋਇਆ ਵੀ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਮੀਡੀਏ ਵਾਲਿਆਂ ਨੂੰ ਉਹਦੇ ਤੇ ਮੇਰੀ ਫੋਟੋ ਲਾ ਕੇ ਨਾ ਜੀ ਮੈਂ ਇਦਾਂ ਜੇ ਕਿਤੇ ਬੈਠਾ ਉਹਦੀ ਫੋਟੋ ਲਾ ਕੇ ਉੱਤੇ ਲਿਖਿਆ ਵੀ ਇਹ ਜਿਹੜਾ ਪਰਮੇਸ਼ਰ ਦਵਾਰ ਦੇ ਦੀਵਾਨ ਬੰਦ ਹੋਏ ਹੋਏ ਆ ਕੀ ਕਾਰਨ ਹੈ ਦਾਲ ਹੀ ਕਾਲੀ ਹੈ ਕਿ ਇਹ ਦਾਲ ਵਿੱਚ ਕੁਛ ਕਾਲਾ ਹੈ ਕਿ ਸਾਰੀ ਦਾਲ ਹੀ ਕਾਲੀ ਹੈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਤਾ ਨਹੀਂ ਇੱਥੇ ਕੀ ਹੋ ਗਿਆ ਆ ਔਰ ਇਹਨਾਂ ਨੇ ਸਾਰੇ ਜਿੰਨੇ ਪਿੰਡਾਂ ਦੇ ਦੀਵਾਨ ਸ਼ਹਿਰਾਂ ਦੇ ਦਿੱਤੇ ਸੀ ਰੱਦ ਕਰ ਦਿੱਤੇ ਐ ਸਹਿਬ ਟੀਵੀ ਠੱਪ ਪਿਆ ਐ ਸਹਿਬ ਟੀਵੀ ਤੇ ਲਾਈਵ ਚੱਲਦੇ ਹੁੰਦੇ ਸੀ ਸਭ ਪ੍ਰੋਗਰਾਮ ਬੰਦ ਪਏ ਐ ਜਦੋਂ ਐਕਸੀਡੈਂਟ ਹੋਇਆ ਸੀ ਜਦੋਂ ਉਹ ਹੈਪਨ ਹੋਇਆ ਸੀ ਉਦੋਂ ਵੀ ਇਹਨਾਂ ਨੇ ਬੰਦ ਨਹੀਂ ਕੀਤਾ ਕੀ ਹੋ ਗਿਆ ਕੀ ਕਾਰਨ ਅਖਬਾਰ ਵਿੱਚ ਖਬਰ ਲੱਗੀ ਤੇ ਮੈਂ ਜਦੋਂ ਪੜ੍ਹੀ ਮੈਂ ਕਿਹਾ ਹੱਦ ਹੋ ਜਾਂਦੀ ਐ ਯਾਰ ਕਿਸੇ ਗੱਲ ਦੀ ਦੀਵਾਨ ਦਾ ਕੀ ਹੈ ਹੁਣ ਮੈਂ ਇੱਥੇ ਮੈਂ ਹੁਣ ਜੇ ਦੀਵਾਨ ਇਹ ਇਹ ਸ਼ਰਮ ਇਹਨਾਂ ਨੂੰ ਇਹ ਆਉਣੀ ਚਾਹੀਦੀ ਹੈ ਵੀ ਹੁਣ ਆਪਾਂ ਇੱਥੇ ਕੀਰਤਨ ਕਰਦੇ ਆ ਜੇ ਮੈਂ ਅੱਜ ਇਹ ਅਨਾਉਂਸ ਕਰਾਂ ਵੀ ਆਪਾਂ ਭਾਈ ਕੱਲ ਨੂੰ ਵੀ ਇੱਥੇ ਦੀਵਾਨ ਲਾਵਾਂਗੇ ਪਰਸੋਂ ਵੀ ਇੱਕ ਹਫਤਾ ਇੱਥੇ ਦੀਵਾਨ ਰੋਜ਼ ਚੱਲਣਗੇ ਸਾਰੇ ਆਉਂਗੇ ਕਿ ਨਹੀਂ ਭਾਈ ਨਾਲੇ ਬੱਚਿਆਂ ਨੂੰ ਲਿਆਉਂਗੇ ਇੱਥੇ ਬਾਣ ਆ ਇੱਥੇ ਥੋੜਾ ਲੱਗੇਗਾ ਦੀਵਾਨ ਫਿਰ ਆਪਾਂ ਦੀਵਾਨ ਹਾਲ ਚਲਾਣਾ ਪੈਣਾ ਇੰਨੀ ਸੰਗਤ ਹਫਤੇ ਦੇ ਅੱਜ ਹੀ ਸ਼ੁਰੂ ਕਰ ਲੈਨੇ ਅੱਜ ਸ਼ੁਰੂ ਕਰ ਸਕਦੇ ਦੀਵਾਨ ਹੋਇਆ ਕੀ ਹੈ ਕਿ ਪਿਛਲੇ ਜੂਨ ਦੇ ਮਹੀਨੇ ਵਿੱਚ 10 ਜੂਨ ਤੋਂ ਲੈ ਕੇ 30 ਜੂਨ ਤੱਕ ਮੈਂ ਬਾਹਰ ਦਾ ਪ੍ਰੋਗਰਾਮ ਰੱਖਿਆ ਸੀ ਪਰ ਵੀਜ਼ੇ ਵਾਲਿਆਂ ਨੇ ਲੇਟ ਕਰ ਦਿੱਤਾ 20 ਦਿਨ ਖਾਲੀ ਰੱਖੇ ਸੀ ਬਾਹਰ ਜਾਣ ਵਾਸਤੇ ਵੀਜ਼ੇ ਵਾਲਿਆਂ ਦੀ ਦੇਰੀ ਹੋਣ ਕਰਕੇ ਬਾਹਰ ਦਾ ਪ੍ਰੋਗਰਾਮ ਰੱਦ ਹੋ ਗਿਆ ਬਾਹਰ ਦਾ ਦੀਵਾਨ ਰੱਦ ਹੋਣ ਕਰਕੇ ਜੰਮੂ ਤੋਂ ਬਾਅਦ ਦੀਵਾਨ ਨਹੀਂ ਸੀ ਕਿਤੇ ਦੀਵਾਨ ਬੰਦ ਸੀ ਇਹਨਾਂ ਨੇ ਜੀ ਇਹਨਾਂ ਨੇ 20 ਪਿੰਡਾਂ ਦੇ ਦੀਵਾਨ ਮੈਂ ਸਵਾਲ ਕਰਕੇ ਪੁੱਛਦਾ ਜਿਹੜੇ ਆ WhatsAppਾਂ ਤੇ ਪੋਸਟਾਂ ਪਾਉਂਦੇ ਆ ਮੈਨੂੰ ਜਵਾਬ ਦਿਓ ਵੀ ਕਿਹੜੇ ਕਿਹੜੇ ਸ਼ਹਿਰਾਂ ਦੇ ਦੀਵਾਨ ਅਸੀਂ ਰੱਦ ਕੀਤੇ ਆ ਸਬੂਤ ਦਿਓ ਪਿੰਡ ਆ ਇਹਨਾਂ ਦਿਨਾਂ 'ਚ ਕਿੱਥੇ ਕਿੱਥੇ ਦੀਵਾਨ ਸੀ ਅਸੀਂ ਰੱਦ ਕੀਤੇ ਆ ਸਬੂਤ ਤੇ ਦਿਓ ਵੀ ਕਿਹੜੀ ਜਗ੍ਹਾ ਤੇ ਦੀਵਾਨ ਅਸੀਂ ਰੱਦ ਕਰਤੇ ਦੀਵਾਨ ਦਿੱਤੇ ਹੀ ਨਹੀਂ ਸੀ ਕਿਉਂਕਿ ਘੱਟ ਤੋਂ ਘੱਟ 2-4 ਮਹੀਨੇ ਪਹਿਲਾਂ ਦੀਵਾਨ ਦੇਈਦੇ ਆ ਤਿਆਰੀ ਹੁੰਦੀ ਹੈ ਫਿਰ ਅਗਲਾ ਪ੍ਰਬੰਧ ਕਰਦਾ ਹੈ ਦੀਵਾਨ ਇਹਨਾਂ ਦੇ ਇਸ ਮਹੀਨੇ ਵਿੱਚ ਮੈਂ ਜੂਨ ਦਾ ਤੇ ਜੁਲਾਈ ਦਾ ਮਹੀਨਾ ਖਾਲੀ ਰੱਖਿਆ ਸੀ ਕਿਉਂਕਿ ਬਾਹਰ ਦਾ ਪ੍ਰੋਗਰਾਮ ਸੀ ਵੀਜੇ ਵਾਲਿਆਂ ਨੇ ਲੇਟ ਕਰਤਾ ਦੀਵਾਨ ਦਿੱਤੇ ਨੇ ਪਰ ਐਡੇ ਐਡੇ ਵੱਡੇ ਇਸ਼ੂ ਬਣਾ ਦਿੰਦੇ ਨੇ ਅਗਲੀ ਗੱਲ ਅਗਲਾ ਪੁਆਇੰਟ ਇਹ ਹੈ ਪਰਮੇਸ਼ਰ ਦਵਾਰ ਵਿੱਚ ਅੱਜ ਤੱਕ ਹਜ਼ਾਰਾਂ ਸਿੰਘ ਆਏ ਐ ਤੇ ਹਜ਼ਾਰਾਂ ਸਿੰਘ ਗਏ ਐ ਇੱਥੇ ਹਜ਼ਾਰਾਂ ਸਿੰਘ ਆਏ ਐ ਜੀ ਤੇ ਹਜ਼ਾਰਾਂ ਸਿੰਘ ਹੀ ਗਏ ਅੱਜ ਤੱਕ ਤੁਸੀਂ ਵੇਖ ਲਓ ਜਿੰਨੇ ਮੇਰੇ ਕੋਲ ਸਿੰਘ ਆਏ ਐ ਕਈ ਆਏ ਤੇ ਚਲੇ ਗਏ ਮੈਂ ਹਮੇਸ਼ਾ ਆਉਣ ਵਾਲੇ ਸਿੰਘਾਂ ਨੂੰ ਬੇਨਤੀ ਕਰਦਾ ਭਾਈ ਹੁਣ ਵੇਖੋ ਕਈ ਬੰਦੇ ਘਰਾਂ 'ਚ ਸ਼ਰਾਬਾਂ ਪੀਂਦੇ ਹੋਣਗੇ ਮਾੜੇ ਕੰਮ ਕਰਦੇ ਹੋਣਗੇ ਘਰਾਂ ਦੇ ਵਿੱਚ ਉਹਦਾ ਕਿਦਾਂ ਦਾ ਜੀਵਨ ਸੀ ਹਰ ਬੰਦੇ ਨੂੰ ਹਰ ਬੱਚੇ ਨੂੰ ਜਦੋਂ ਵੀ ਅਸੀਂ ਇੱਥੇ ਪਰਮੇਸ਼ਰ ਦੁਆਰ ਰੱਖੀਦਾ ਹਰੇਕ ਨੂੰ ਇਹ ਗੱਲ ਕਹੀਦੀ ਹੈ ਵੀ ਭਾਈ ਤੂੰ ਜੇ ਸਾਡੇ ਕੋਲ ਰਹਿਣਾ ਹੈ ਤੇ ਆਪਣਾ ਜੀਵਨ ਬਣਾ ਕੇ ਰੱਖੀ ਗਲਤੀ ਨਾ ਕਰੀ ਉਹ ਕਹਿੰਦਾ ਲਓ ਜੀ ਮੈਂ ਤੁਹਾਡੇ ਕੋਲ ਆ ਗਿਆ ਮੈਂ ਕੋਈ ਵੀ ਗਲਤੀ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਾਂਗਾ ਇਹੀ ਕਹਿ ਸਕਦੇ ਆ ਅੱਛਾ ਜਦੋਂ ਉਹਨੇ ਕਹਿਤਾ ਵੀ ਮੈਂ ਨਹੀਂ ਕਰਾਂਗਾ ਤੂੰ ਸਾਡੇ ਕੋਲ ਹੈ ਜਿੱਦਣ ਕੋਈ ਗਲਤੀ ਕਰੇਗਾ ਭਾਈ ਫੇਰ ਤੇਰੀ ਛੁੱਟੀ ਕਰ ਦਿੱਤੀ ਜਾਏਗੀ ਇਹੀ ਕਰ ਸਕਦੇ ਆ ਤੁਹਾਡੇ ਚੋਂ ਮੈਨੂੰ ਕੋਈ ਵੀਰ ਇਹ ਦੱਸੇ ਕੋਈ ਆਪਣੇ ਬੱਚਿਆਂ ਦੀ ਆਪਣੇ ਪੋਤਿਆਂ ਦੀ ਸਾਰੀ ਜ਼ਿੰਦਗੀ ਦੀ ਗਰੰਟੀ ਲੈ ਸਕਦਾ ਵੀ ਕੋਈ ਗਲਤੀ ਨਹੀਂ ਕਰੇਗਾ ਲੈ ਸਕਦਾ ਕੋਈ ਨਹੀਂ ਨਹੀਂ ਕੋਈ ਗਰੰਟੀ ਲੈ ਸਕਦਾ ਕੋਈ ਵੀ ਬੱਚਾ ਕੋਈ ਵੀ ਬੰਦਾ ਇੱਥੇ ਰਹਿਣ ਵਾਲਾ ਗਲਤੀ ਕਰ ਸਕਦਾ ਮੈਂ ਇਹ ਕਿਹਾ ਸਟੇਜ ਦੇ ਉੱਤੇ ਵੀ ਜੇ ਕੋਈ ਭਾਈ ਇੱਥੇ ਰਹਿੰਦਾ ਹੋਇਆ ਗਲਤੀ ਕਰਦਾ ਹੈ ਮੈਨੂੰ ਤੁਸੀਂ ਦੱਸਿਓ ਮੈਂ ਉਹਦੀ ਨਾਲ ਦੀ ਨਾਲ ਛੁੱਟੀ ਕਰ ਦਿਆਂਗਾ ਇਹੀ ਕਿਹਾ ਮੈਂ ਭਲਾ ਇਹ ਗਰੰਟੀ ਕਿੱਥੇ ਲਈ ਹੈ ਵੀ ਮੇਰੇ ਕੋਲ ਰਹਿਣ ਵਾਲਾ ਬੰਦਾ ਕੋਈ ਗਲਤੀ ਕਰ ਹੀ ਨਹੀਂ ਸਕਦਾ ਇਹ ਕਿਹਾ ਵੀ ਜੇ ਕੋਈ ਗਲਤੀ ਕਰੇਗਾ ਤੁਸੀਂ ਮੈਨੂੰ ਆ ਕੇ ਦੱਸਿਓ ਆਪਾਂ ਉਹਦੀ ਛੁੱਟੀ ਕਰ ਦੇਾਂਗੇ ਤਾਂ ਸਾਡੀ ਸੰਸਥਾ ਬਦਨਾਮ ਨਾ ਹੋਵੇ ਬਿਨਾ ਗੱਲ ਤੋਂ ਇੱਥੇ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਹਰ ਵੇਲੇ ਸੋਚਦੇ ਰਹਿੰਦੇ ਨੇ ਵੀ ਕੋਈ ਐਸੀ ਗੱਲ ਬਣੇ ਵੀ ਸਾਡੀ ਸੰਸਥਾ ਜਿਹੜੀ ਹੈ ਉਹ ਬਦਨਾਮ ਨਾ ਹੋਵੇ ਇਸ ਕਰਕੇ ਇਹੀ ਕੀਤਾ ਜਾ ਸਕਦਾ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕੋਈ ਗਰੰਟੀ ਨਹੀਂ ਲੈ ਸਕਦਾ ਫਿਰ ਅਗਲਾ ਕਹਿੰਦਾ ਮੈਨੂੰ ਇੱਕ ਪਰਸੋਂ ਚੌਥੇ ਕਿਸੇ ਸਿੰਘ ਦਾ ਫੋਨ ਆਇਆ ਉਹ ਕਹਿੰਦਾ ਜੀ ਇਦਾਂ ਹੁੰਦਾ ਕਿਉਂ ਐ ਜਿਹੜਾ ਇੱਥੇ ਰਹਿਣ ਵਾਲਾ ਬੰਦਾ ਗੁਰਦੁਆਰੇ 'ਚ ਰਹਿਣ ਵਾਲੇ ਕੋਈ ਬੰਦੇ ਨੇ ਉਹ ਗਲਤੀਆਂ ਕਰਦੇ ਕਿਉਂ ਨੇ ਮੈਂ ਕਿਹਾ ਯਾਰ ਵੈਸੇ ਫਿਰ ਤੁਸੀਂ ਪਿੱਟਣ ਲੱਗ ਜਾਣਾ ਹੈ ਵੀ ਆਪਣੇ ਆਪ ਨੂੰ ਗੁਰੂਆਂ ਨਾਲ ਰਲਾਉਂਦੇ ਐ ਰਹਿਣ ਦੀ ਗੱਲ ਕੀ ਕਰਦੇ ਹੋ ਪ੍ਰਿਥੀ ਚੰਦ ਗੁਰੂ ਅਮਰਾਮਦਾਸ ਜੀ ਦਾ ਪੁੱਤਰ ਸੀ ਰਹਿੰਦਾ ਵੀ ਗੁਰਦੁਆਰੇ ਵਿੱਚ ਸੀ ਪਰ ਕੋਈ ਵੀ ਗਲਤੀ ਕਿਸੇ ਵੀ ਇਨਸਾਨ ਤੋਂ ਹੋ ਸਕਦੀ ਹੈ ਸਾਡੇ 'ਚ ਇੱਥੇ ਬਹੁਤ ਸਿੰਘ ਰਹਿੰਦੇ ਐ ਪਹਿਲਾਂ ਆਏ ਐ ਫਿਰ ਕੋਈ ਗਲਤੀ ਕਰਕੇ ਗਏ ਵੀ ਐ ਤੇ ਦੁਬਾਰਾ ਆ ਕੇ ਮੈਨੂੰ ਫਿਰ ਵੀ ਆ ਕੇ ਕੋਈ ਸਾਲ ਬਾਅਦ ਆਇਆ ਕੋਈ 2 ਸਾਲ ਬਾਅਦ ਆਇਆ ਕੋਈ 6 ਮਹੀਨਿਆਂ ਬਾਅਦ ਆਇਆ ਮੈਨੂੰ ਕਹਿੰਦੇ ਬਾਬਾ ਜੀ ਮਾਫ ਕਰ ਦਿਓ ਇੱਕ ਮੌਕਾ ਦੇ ਦਿਓ ਸੱਤ ਮੈਂ ਕਿਹਾ ਵੀ ਮੁੜ ਕੇ ਨਹੀਂ ਜਿੰਨਾ ਚਿਰ ਮੇਰੇ ਕੋਲ ਰਹਿਣਾ ਹੈ ਜੇ ਇੱਥੇ ਕਰੇਗਾ ਤੇ ਤੈਨੂੰ ਅਸੀਂ ਕੋਈ ਥਾਂ ਨਹੀਂ ਦੇਵਾਂਗੇ ਸਾਡੇ ਕੋਲ ਰਹਿੰਦੇ ਆ ਕੋਈ ਗਲਤੀ ਨਾ ਕਰੀ ਬੜੇ ਬੰਦੇ ਗਲਤੀਆਂ ਕਰਕੇ ਆਏ ਵੀ ਹੈ ਵਾਪਸ ਅਸੀਂ ਇੱਥੇ ਰੱਖੇ ਵੀ ਹੈ ਕਈਆਂ ਨੂੰ ਕੋਈ ਘਰੇਲੂ ਮਜਬੂਰੀ ਹੋ ਸਕਦੀ ਹੈ ਘਰ ਵਿੱਚ ਕੰਮ ਪੈ ਸਕਦਾ ਹੈ ਤਾਂ ਗਏ ਹੋਣਗੇ ਤੇ ਕਈਆਂ ਨੇ ਕੋਈ ਗਲਤੀ ਕੀਤੀ ਉਹਨਾਂ ਦੀ ਤਾਂ ਛੁੱਟੀ ਕੀਤੀ ਹੈ ਅੱਜ ਵੀ ਮੇਰਾ ਇਹ ਸਟੈਂਡ ਹੈ ਵੀ ਪਰਮੇਸ਼ਰ ਦਵਾਰ ਰਹਿਣ ਵਾਲਾ ਬੰਦਾ ਜਿਹੜਾ ਵੀ ਕੋਈ ਕਰੈਕਟਰ ਦੀ ਗਲਤੀ ਕਰਦਾ ਹੈ ਉਹਦੀ ਸ਼ਿਕਾਇਤ ਮੇਰੇ ਕੋਲ ਲੈ ਆਓ ਮੈਂ ਉਹਨੂੰ ਆਪਣੇ ਘਰ ਭੇਜ ਦਿਆਂਗਾ ਮੇਰੇ ਕੋਲ ਇੱਥੇ ਤੁਹਾਡੇ ਕੋਲ ਕੋਈ ਸਿੰਘ ਹੋਵੇ ਇੱਥੇ ਸਬੂਤ ਦੇ ਦਿਓ ਇੱਥੇ ਜਿੰਨੇ ਬੈਠੇ ਨੇ ਨਾ ਇੱਥੇ ਬੈਠੇ ਆ ਜੀ ਕੋਈ ਭੁੱਲ ਕਰੇਗਾ ਉਹਦੀ ਛੁੱਟੀ ਕਰ ਦਿਆਂਗਾ ਘਰ ਭੇਜ ਇਹੀ ਕਰ ਸਕਦਾ ਮੈਂ ਹਾਲਾਂਕਿ ਮਾਪੇ ਘਰੋਂ ਨਹੀਂ ਕੱਢਦੇ ਹੁੰਦੇ ਬੱਚੇ ਗਲਤੀਆਂ ਕਰਦੇ ਨੇ ਪਰ ਮਾਪੇ ਘਰੋਂ ਨਹੀਂ ਕੱਢਦੇ ਹੁੰਦੇ ਮਾਪੇ ਮਾਪੇ ਪੜਦੇ ਪਾਉਂਦੇ ਪਰ ਅਸੀਂ ਇੱਕ ਸੰਸਥਾ 'ਚ ਰਹਿੰਦੇ ਆ ਭਾਈ ਇੱਥੇ ਰਹਿੰਦੇ ਆ ਇਸ ਕਰਕੇ ਅਸੀਂ ਉਸੇ ਵੇਲੇ ਜਿਹਦਾ ਵੀ ਮੈਨੂੰ ਪਤਾ ਲੱਗਦਾ ਉਹਦੀ ਛੁੱਟੀ ਕਰ ਦਿੰਦੇ ਬਸ ਅੱਛਾ ਹੁਣ ਅਗਲੀ ਗੱਲ ਇਹ ਹੈ ਇਹ ਇਹ ਤੇ ਹੋ ਗਈ ਗੱਲ ਕਲੀਅਰ ਇਹ ਤੇ ਚਲੋ ਅਸੀਂ ਸਫਾਈ ਕਰਦੇ ਆ ਤੇ ਕਰਦੇ ਰਵਾਂਗੇ ਵੀ ਜੇ ਕੋਈ ਭੁੱਲ ਕਰੇਗਾ ਜਾਏਗਾ ਵੀ ਤੌਬਾ ਕਰੇਗਾ ਰੱਖਾਂਗੇ ਵੀ ਬੰਦਾ ਇੱਥੇ ਰਹਿ ਕੇ ਗਲਤੀ ਨਾ ਕਰੇ ਸਾਡੇ ਕੋਲ ਰਹਿ ਕੇ ਕੋਈ ਬੰਦਾ ਗਲਤ ਕੰਮ ਨਾ ਕਰੇ ਪਰ ਅਗਲਾ ਪੁਆਇੰਟ ਅਗਲਾ ਪੁਆਇੰਟ ਇਹ ਹੈ ਇਹ ਗੱਲ ਕਹਿ ਕੇ ਮੇਰੀਆਂ ਗੱਲਾਂ ਦੇ ਜਵਾਬ ਮਿਲ ਗਏ ਜਿਹੜੀ ਮੈਂ ਇੰਟਰਵਿਊ ਵਿੱਚ ਸਵਾਲ ਪੁੱਛਿਆ ਦੇ ਜਵਾਬ ਮਿਲ ਗਏ ਹੁਣ ਤੁਹਾਡੇ ਚੋਂ ਕੋਈ ਬੰਦਾ ਮੈਨੂੰ ਸਵਾਲ ਕਰੇ ਮੈਂ ਉੱਥੇ ਖੜ ਕੇ ਮਿਲਦਾ ਤੁਹਾਡੇ ਚੋਂ ਕੋਈ ਬੰਦਾ ਮੈਨੂੰ ਪੁੱਛੇ ਵੀ ਬਾਬਾ ਜੀ ਪੰਥਕ ਆ ਮਸਲਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਪੰਥ 'ਚ ਖੁੱਟ ਪਈ ਹੈ ਤੇ ਮੈਂ ਉਹਨੂੰ ਪਤਾ ਕੀ ਕਹਾਂ ਤੇਰੀ ਘਰ ਵਾਲੀ ਤੇ ਤੈਨੂੰ ਰੋਟੀ ਨਹੀਂ ਦਿੰਦੀ ਮੈਨੂੰ ਆ ਕੇ ਸਵਾਲ ਪੁੱਛਦਾ ਦੱਸੋ ਇਹ ਕੋਈ ਗੱਲ ਬਣਦੀ ਹੈ ਸੈਂਸ ਬਣਦੀ ਹੈ ਜੇ ਮੈਂ ਕਹਾਂ ਹੁਣ ਮੈਂ ਮੇਰਾ ਬੜੇ ਬੰਦਿਆਂ ਨਾਲ ਪਿਆਰ ਹੈ ਇੱਥੇ ਤੁਹਾਡੇ ਨਾਲ ਮੇਰਾ ਕਈਆਂ ਨਾਲ ਪਿਆਰ ਹੈ ਪਰ ਉਹਨਾਂ ਦਾ ਪਿਓ ਸ਼ਰਾਬ ਪੀਂਦਾ ਹੈ ਉਸ ਪੁੱਤ ਦਾ ਕੀ ਕਸੂਰ ਹੈ ਕਈ ਬੰਦੇ ਇੱਥੇ ਇਦਾਂ ਦੇ ਨੇ ਜਿਨ੍ਹਾਂ ਦੇ ਪੁੱਤ ਆਖੇ ਨਹੀਂ ਲੱਗਦੇ ਪਿਓ ਕਈ ਮਾਵਾਂ ਇੱਥੇ ਮੇਰੀਆਂ ਆਉਂਦੀਆਂ ਮੈਨੂੰ 15 ਸਾਲ ਤੋਂ ਪਿਆਰ ਕਰਦੀਆਂ ਨੇ ਭੈਣਾਂ ਨੇ ਸਾਡੀਆਂ ਘਰ ਵਾਲਾ ਸ਼ਰਾਬ ਪੀਂਦਾ ਹੈ ਘਰ ਵਾਲੇ ਮਾੜੇ ਨੇ ਤੇ ਮੈਨੂੰ ਕਹਿੰਦੀਆਂ ਪਿਆਰ ਨਾਲ ਬਾਬਾ ਜੀ ਮੇਰਾ ਤੁਹਾਡੇ ਨਾਲ ਪ੍ਰੇਮ ਹੈ ਫਤਿਹ ਬੁਲਾਉਂਦੀਆਂ ਨੇ ਮੈਂ ਤੁਹਾਡੀ ਭੈਣ ਆ ਜੀ ਮੈਨੂੰ ਆਪਣਾ ਭਰਾ ਬਣਾ ਕੇ ਮੈਂ ਤਾਂ ਆਪਣਾ ਭਰਾ ਸਮਝਦੀ ਆ ਭੈਣ ਬਣਾ ਕੇ ਰੱਖਿਓ ਬੜੇ ਇਦਾਂ ਦੇ ਭੈਣ ਭਰਾ ਸਾਡੇ ਹੈ ਨੇ ਤੇ ਮੈਂ ਉਹਨੂੰ ਕਹਾਂ ਚੱਲ ਤੂੰ ਤੇਰਾ ਤੇ ਘਰ ਵਾਲਾ ਸ਼ਰਾਬ ਪੀਂਦਾ ਹੈ ਤੇਰੇ ਬੱਚੇ ਤੇ ਮਾੜੇ ਨੇ ਤੇਰੇ ਅੱਜ ਤੱਕ ਇਹ ਹੁੰਦਾ ਕਦੇ ਕਿਉਂਕਿ ਕਰਮੀ ਆਪੋ ਆਪਣੇ ਮੈਂ ਕਦੇ ਪੁੱਛਦਾ ਵੀ ਕਿਹੜਾ ਬੰਦਾ ਤੁਹਾਡੇ 'ਚ ਕੀ ਕਰਦਾ ਮੇਰਾ ਪ੍ਰੇਮ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੇਰੇ ਕੋਲ ਰਹਿੰਦਾ ਹੈ ਜਿਹੜਾ ਬੰਦਾ ਮੇਰੇ ਕੋਲ ਆਉਂਦਾ ਹੈ ਮੇਰਾ ਉਹਦੇ ਨਾਲ ਪ੍ਰੇਮ ਹੈ ਮੇਰਾ ਉਹਦੇ ਨਾਲ ਪ੍ਰੇਮ ਹੈ ਬਾਕੀ ਰਹੀ ਗੱਲ ਮੈਂ ਅੱਜ ਫੇਰ ਕਲੀਅਰ ਕਰਦਾ ਚੰਗੀ ਤਰ੍ਹਾਂ ਭਾਈ ਜੇ ਕੋਈ ਬੱਚਾ ਇੱਥੇ ਰਹਿਣ ਵਾਲਾ ਕੋਈ ਸਿੰਘ ਗਲਤੀ ਕਰਦਾ ਹੈ ਉਹ ਮੇਰੇ ਕੋਲ ਲੈ ਆਓ ਇੱਥੇ ਰਹਿ ਕੇ ਬੰਦਾ ਗਲਤੀਆਂ ਨਹੀਂ ਕਰੇਗਾ ਘਰ ਜਾ ਘਰੋਂ ਆਇਆ ਹੈ ਜਿਹੜੇ ਇੱਥੇ ਰਹਿਣ ਵਾਲੇ ਅੱਜ ਅੰਮ੍ਰਿਤਧਾਰੀ ਸਿੰਘ ਨੇ ਹੋ ਸਕਦਾ ਪਹਿਲਾਂ ਕੀ ਕਰਦੇ ਰਹੇ ਨੇ ਹੁਣ ਇਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਸੀ ਇੱਥੋਂ ਜਾ ਕੇ ਕੀ ਕਰਨਗੇ ਭਾਈ ਇੱਥੋਂ ਛੁੱਟੀ ਮਿਲ ਜਾਏਗੀ ਪਤਾ ਨਹੀਂ ਜਾ ਕੇ ਕੀ ਕਰਨਗੇ ਹੁਣੇ ਉਹ ਮੈਂ ਮਗਰ ਮਗਰ ਕਿਸੇ ਦੇ ਤੁਰਿਆ ਨਹੀਂ ਫਿਰਦਾ ਬਾਕੀ ਮੇਰੇ 'ਚ ਕੋਈ ਕਮੀ ਲੱਗਦੀ ਹੈ ਤੁਹਾਨੂੰ ਛੜਕ ਤੇ ਖਿਲਾਰ ਕੇ ਗੋਲੀ ਮਾਰਿਓ ਜਿੱਦਣ ਤੁਹਾਨੂੰ ਮੇਰੇ ਕੈਰੈਕਟਰ ਵਿੱਚ ਕੋਈ ਗਲਤੀ ਲੱਗਦੀ ਕੋਈ ਸਬੂਤ ਕੋਈ ਨਿੱਕੇ ਤੋਂ ਨਿੱਕਾ ਕਦੇ ਕਿਸੇ ਭੈਣ ਨਾਲ ਕੋਈ ਫੋਨ ਤੇ ਵੀ ਗੱਲ ਕੀਤੀ ਹੋਵੇ ਕੋਈ ਗਲਤ ਮੈਸੇਜ ਵੀ ਜ਼ਿੰਦਗੀ 'ਚ ਕੀਤਾ ਹੋਵੇ ਕਦੇ ਕਿਸੇ ਵੱਲ ਵੇਖਿਆ ਵੀ ਹੋਵੇ ਬਾਡੀ ਨਜ਼ਰ ਕਿਸੇ ਨੂੰ ਇਦਾਂ ਟੱਚ ਵੀ ਹੱਥ ਵੀ ਲਾਇਆ ਹੋਵੇ ਜ਼ਿੰਦਗੀ 'ਚ ਕੋਈ ਸਬੂਤ ਲੈ ਆਓ ਉਹਦਾ ਮੈਂ ਸਦਾ ਹੀ ਤੁਹਾਡੀ ਕਚਹਿਰੀ 'ਚ ਜਵਾਬ ਦੇ ਆ ਕਿਉਂਕਿ ਮੈਂ ਆਪਣੇ ਆਪ ਨੂੰ ਪਹਿਲਾਂ ਵੇਖ ਕੇ ਪਰਖ ਕੇ ਤਾਂ ਐਡੇ ਐਡੇ ਵੱਡੇ ਪੰਗੇ ਲਏ ਨੇ ਨਹੀਂ ਤੇ ਮੈਂ ਤੇ ਇਕੱਲਾ ਹੀ ਆ ਇੱਕ ਪਾਸੇ ਇੱਕ ਪਾਸੇ ਸਾਰਾ ਲਾਣਾ ਇਕੱਠਾ ਹੋਇਆ ਜਥੇਦਾਰ ਸਾਡੇ ਵਿਰੁੱਧ ਸੰਪਰਦਾਵਾਂ ਸਾਡੇ ਵਿਰੁੱਧ ਸ਼੍ਰੋਮਣੀ ਕਮੇਟੀ ਸਾਡੇ ਵਿਰੁੱਧ ਟਕਸਾਲ ਅੱਜ ਸਾਡੇ ਵਿਰੁੱਧ ਹੈ ਸਾਰੇ ਸਾਡੇ ਵਿਰੁੱਧ ਨੇ ਇੱਕ ਪਾਸੇ ਕੱਲਾ ਖੜਾ ਕੱਲਾ ਕੱਲਾ ਤੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਮੇਰੇ ਨਾਲ ਖੜੇ ਰਹਿਣਗੇ ਬਸ ਜਿੰਨੇ ਕੁ ਜੋਗਾ ਹਾਂ ਮੈਂ ਖੜਾ ਤੇ ਖੜਾ ਰਹਾਂਗਾ ਮਰਦੇ ਦਮ ਤੱਕ ਖੜਾ ਰਹਾਂਗਾ ਤੇ ਤੁਹਾਡਾ ਕੋਈ ਵੀ ਵੀਰ ਸੁਣੋ ਤੁਹਾਡਾ ਕੋਈ ਵੀ ਵੀਰ ਮੇਰੇ ਨਾਲ ਮੇਰੇ ਨਾਲ ਖੜ ਸਕਦਾ ਹੈ ਕੋਈ ਵੀ ਮੇਰਾ ਭਰਾ ਖੜ ਸਕਦਾ ਪਰ ਉਹ ਇਹ ਨਹੀਂ ਮੈਂ ਕਹਿੰਦਾ ਵੀ ਸਾਰਾ ਪਰਿਵਾਰ ਲੈ ਕੇ ਆ ਤੇਰਾ ਸਾਰਾ ਪਰਿਵਾਰ ਖੜੇਗਾ ਤੇਰੀ ਘਰ ਵਾਲੀ ਵੀ ਖੜੇਗੀ ਤੇਰੀ ਮਾਂ ਵੀ ਉਹ ਭਾਈ ਕੱਲਾ ਹੀ ਜਿਹੜਾ ਵਾਅਦਾ ਕਰਦਾ ਵੀ ਮੈਂ ਖੜੂੰਗਾ ਜੀ ਬਾਕੀਆਂ ਦਾ ਮੈਨੂੰ ਨਹੀਂ ਪਤਾ ਮੇਰੇ ਚਾਚੇ ਤਾਏ ਮੇਰੇ ਮਾਂ ਪਿਓ ਕਿੱਧਰ ਜਾਂਦੇ ਨੇ ਉਹਨਾਂ ਦੀ ਮੈਂ ਗਰੰਟੀ ਨਹੀਂ ਲੈ ਸਕਦਾ ਮੈਂ ਤੁਹਾਡੇ ਨਾਲ ਮੈਂ ਜਿੰਨੇ ਜੋਗਾ ਹਾਂ ਮੈਂ ਤੁਹਾਡੇ ਨਾਲ ਇਹੀ ਹਮੇਸ਼ਾ ਕੋਈ ਇਹੀ ਸਾਡਾ ਵਾਅਦਾ ਹੁੰਦਾ ਹੋਰ ਕੀ ਹੁੰਦਾ ਸੋ ਆਪਾਂ ਜਿੰਨੇ ਜੋਗੇ ਹਾਂ ਭਾਈ ਮੈਂ ਜਿੱਦਾਂ ਦਾ ਵੀ ਹਾਂ ਮੈਂ ਤੁਹਾਡੇ ਵਿੱਚ ਖੜਾ ਕਿ ਸਾਡਾ ਕੋਈ ਪਰਿਵਾਰ ਹੈ ਆ ਸਾਡੇ ਬੱਚੇ ਹੈ ਬੱਚਿਆਂ ਵਰਗੇ ਹੈ ਜੀ ਬੱਚਿਆਂ ਤੋਂ ਵੱਧ ਕੇ ਮੈਂ ਆਪਣੇ ਸਿੰਘਾਂ ਨੂੰ ਪਿਆਰ ਜਿੰਨਾ ਮੈਂ ਆਪਣੇ ਸਿੰਘਾਂ ਨੂੰ ਪਿਆਰ ਕਰਦਾ ਇਹਨਾਂ ਕੋਈ ਨਹੀਂ ਕਰਦਾ ਤੇ ਸਾਰੇ ਜਥੇ ਨੂੰ ਤੁਸੀਂ ਕਾਲੀ ਦਾਲ ਬਣਾਉਣ ਦੀ ਤੁਸੀਂ ਜ਼ਰੂਰਤ ਨਾ ਕਰੋ ਨਾ ਮੈਂ ਤੁਹਾਨੂੰ ਬਣਾਉਣ ਦੇਵਾਂਗਾ ਤੁਸੀਂ ਕਹਿੰਦੇ ਦਾਲ ਹੀ ਸਾਰੀ ਕਾਲੀ ਹੈ ਇਹ ਭੁੱਲ ਜੋ ਤੁਸੀਂ ਵਿੱਚ ਇਹ ਇਹ ਇਹ ਇਹ ਨਹੀਂ ਗੱਲ ਹੋ ਸਕਦੀ ਤੁਸੀਂ ਸਾਰੇ ਸਥਾਨ ਨੂੰ ਸਾਰੇ ਸਿੰਘਾਂ ਨੂੰ ਤੁਸੀਂ ਬਦਨਾਮ ਨਹੀਂ ਕਰ ਸਕਦੇ ਜੇ ਕੋਈ ਗਲਤੀ ਕਰਦਾ ਉਹਦੀ ਗਲਤੀ ਲੈ ਆਓ ਉਹਦੀ ਛੁੱਟੀ ਕਰ ਦੇਵਾਂਗੇ ਭਾਈ ਕਰ ਦੇਾਂਗੇ ਮੇਰੇ ਕੋਲ ਰਹਿੰਦਾ ਹੋਇਆ ਬੰਦਾ ਗਲਤੀ ਨਾ ਕਰੇ ਬਸ ਨਹੀਂ ਵੀ ਬੇਨਤੀ ਹੈ ਬਾਕੀ ਮੈਂ ਹੁਣ ਕੱਲ ਦੀਵਾਨ ਵੀ ਦੇਤੇ ਆ ਕਹਿੰਦੇ ਜੀ ਦੀਵਾਨ ਨਹੀਂ ਕਿਤੇ ਮੈਂ ਉਹ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾ ਵਾਲੇ ਸੀ ਉਹਨਾਂ ਦਾ ਫੋਨ ਆਇਆ ਕਹਿੰਦੇ ਜੀ ਪ੍ਰੋਗਰਾਮ ਮੈਂ ਕਿਹਾ ਜੀ 20 ਦਿਨ ਵਿਹਲਾ ਹੀ ਆ ਕਹਿੰਦੇ ਆ ਜਾਓ ਇੱਥੇ ਇੱਥੇ ਲਾ ਕਰ ਲਈਏ ਪ੍ਰੋਗਰਾਮ ਮੈਂ ਕਿਹਾ ਏਡੀ ਛੇਤੀ ਤਿਆਰੀ ਕਿਵੇਂ ਕਰੋਗੇ ਉਹ ਕਹਿੰਦੇ ਨਹੀਂ ਜੀ ਸਾਡੇ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਹੈ ਲੰਗਰ ਚੱਲਦਾ ਹੈ ਤੁਸੀਂ ਪ੍ਰੋਗਰਾਮ ਦਿਓ ਅਸੀਂ ਹਫਤੇ ਦੇ ਵਿੱਚ ਵਿੱਚ ਕਰ ਲਾਂਗੇ ਫਿਰ ਹੁਣ ਉੱਥੇ 25 26 27 ਆ ਜਿਹੜਾ ਅਗਲਾ ਐਤਵਾਰ ਸੋਮਵਾਰ ਤੇ ਮੰਗਲਵਾਰ ਅਗਲੇ ਐਤਵਾਰ ਆਪਾਂ ਇੱਥੇ ਦਿਨੇ ਮਿਲਾਂਗੇ ਜਿਹੜਾ ਨੇ ਆਉਣਾ ਤੇ ਐਤਵਾਰ ਤੋਂ ਰਾਤ ਦੇ ਜਿਹੜੇ ਨੇ ਦੀਵਾਨ ਉਹ ਸਟਾਰਟ ਕਰ ਦਿਆਂਗੇ ਉੱਥੇ 3 ਦਿਨ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਦਾ ਏਰੀਆ ਸਾਰਾ ਉਸ ਇਲਾਕੇ ਦੀ ਸੰਗਤ ਉੱਥੇ ਇਕੱਠੀ ਹੋ ਸਕਦੀ ਹੈ ਉੱਥੇ 3 ਦਿਨ ਦੇ ਦੀਵਾਨ ਦਿੱਤੇ ਗਏ ਆ ਭਾਈ ਜਿਹੜੀ ਸੰਗਤ ਕੋਲ ਵੀ ਟਾਈਮ ਹੋਵੇ ਉਸ ਏਰੀਏ ਦੇ ਹੋਣ ਉੱਥੇ ਪਹੁੰਚਣ ਬਾਕੀ ਨੇੜੇ ਤੇੜੇ ਮੈਂ ਕੋਸ਼ਿਸ਼ ਕਰਦਾ ਕੌਰਜੀ ਵਾਲੇ ਵਾਲੇ ਮੇਰੇ ਮਗਰ ਬਹੁਤ ਚਿਰ ਦੇ ਪਏ ਐ ਤੇ ਮੈਂ ਇਸ ਹਫਤੇ ਵਿੱਚ ਕੋਸ਼ਿਸ਼ ਕਰਾਂਗਾ ਵੀ ਕੌਰਜੀ ਵਾਲਾ ਨਾਲ ਹੀ ਪਿੰਡ ਐ ਇੱਕ ਦਿਨ ਆਪਾਂ ਉੱਥੇ ਕੋਈ ਜਗ੍ਹਾ ਵੇਖ ਕੇ ਖੁੱਲੀ ਜੀ ਇੱਕ ਦਿਨ ਦਾ ਦੀਵਾਨ ਕੌਰਜੀ ਵਾਲੇ ਪਿੰਡ ਵਿੱਚ ਆਪਾਂ ਰੱਖ ਲਾਂਗੇ ਸਾਰੀ ਸੰਗਤ ਉੱਥੇ ਵੀ ਇੱਕ ਦਿਨ ਪਹੁੰਚ ਜਾਇਓ ਬਾਕੀ ਉੱਥੇ ਦੇ ਦੀਵਾਨ ਜਿਹੜੇ ਹੋਣਗੇ ਉਹਦਾ ਪਤਾ ਲੱਗ ਜਾਏਗਾ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਸਾਰੀ ਸੰਗਤ ਦਾ ਧੰਨਵਾਦ ਸਾਰਿਆਂ ਦੇ ਘਰਾਂ 'ਚ ਗੁਰੂ ਸਾਹਿਬ ਸੁਖ ਵਰਤੌਣ ਭਾਈ ਹਮੇਸ਼ਾ ਚੜ੍ਹਦੀ ਕਲਾ ਰਵੇ ਹਮੇਸ਼ਾ ਪਿਆਰ ਨਾਲ ਜੁੜੇ ਰਹੋ ਤੇ ਚੇਤਾ ਰੱਖਿਓ ਸੰਗਤੇ ਜਿੰਨੇ ਸਿੰਘ ਵੀ ਹੋ ਜਿੰਨੇ ਬਾਹਰ ਵਾਲੇ ਹੋ ਇਹ ਚੇਤਾ ਰੱਖਿਓ ਕਿ 24 ਘੰਟੇ ਵਿਰੋਧੀ ਸਾਡੇ ਸਾਡੇ ਤੇ ਕੈਮਰੇ ਫਿੱਟ ਕਰਕੇ ਰੱਖਦੇ ਆ 24 ਘੰਟੇ ਸਾਡੇ ਸਾਡੇ ਚੋਂ ਲੱਭਦੇ ਆ ਜੀ ਕੁਛ ਨਾ ਕੁਛ ਵੀ ਕੋਈ ਨਾ ਕੋਈ ਇਹਨਾਂ 'ਚ ਗਲਤੀ ਮਿਲ ਜੇ ਗਲਤੀ ਮਿਲ ਜੇ ਮੈਂ ਬਾਕੀ ਇਹਨਾਂ ਡੇਰੇਦਾਰਾਂ ਨੂੰ ਬੇਨਤੀਆਂ ਕਰਦਾ ਆ ਵੀ ਜੇ ਤੁਸੀਂ ਇਦਾਂ ਦੇ ਸਵਾਲ ਕਰੋਗੇ ਨਾ ਬੜੇ ਬੰਦੇ ਇਦਾਂ ਦੇ ਹੋਏ ਆ ਵੱਡੇ ਵੱਡੇ ਵੱਡੇ ਵੱਡੇ ਮਹਾਂਪੁਰਖਾਂ ਦੇ ਨਾਲ ਰਹਿਣ ਵਾਲੇ ਬੰਦੇ ਵੱਡੇ ਵੱਡੇ ਸ਼ਹੀਦ ਹੋਣ ਵਾਲਿਆਂ ਦੇ ਵਿੱਚੋਂ ਅੱਗੇ ਕਈ ਬੰਦਿਆਂ ਦੀਆਂ ਇਦਾਂ ਦੀਆਂ ਗਲਤੀਆਂ ਦੇ ਪ੍ਰੂਫ ਨੇ ਪਰ ਉਹ ਬੰਦਾ ਇਹੋ ਜੀਆਂ ਗੱਲਾਂ ਵਿੱਚ ਪਾਉਂਗੇ ਤੁਸੀਂ ਫੇਰ ਨਹੀਂ ਅਸੀਂ ਵੇਖਦੇ ਆਂ ਵੀ ਤੂੰ ਕੀ ਕਰਦਾ ਹੈ ਗੁਰੂ ਰਾਮਦਾਸ ਜੀ ਤੁਸੀਂ ਕੀ ਕਰਦੇ ਹੋ ਤੁਹਾਡੀ ਕੁਰਬਾਨੀ ਨੂੰ ਨਮਸਕਾਰ ਹੈ ਗੁਰੂ ਅਰਜਨ ਦੇਵ ਜੀ ਤੁਹਾਡੇ ਪਿਆਰ ਨੂੰ ਨਮਸਕਾਰ ਹੈ ਤੁਸੀਂ ਤੁਹਾਡੇ ਜਜ਼ਬੇ ਨੂੰ ਨਮਸਕਾਰ ਹੈ ਤੁਹਾਡਾ ਭਰਾ ਵੀ ਗਲਤ ਕਰ ਸਕਦਾ ਹੈ ਗੁਰੂ ਰਾਮਦਾਸ ਜੀ ਦਾ ਪੁੱਤ ਹੋ ਕੇ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਸਾਨੂੰ ਮੱਤਾਂ ਦੇਣੇ ਹੋ ਤੁਹਾਡਾ ਤੁਹਾਡਾ ਪੁੱਤ ਤੁਹਾਡਾ ਪਰਿਵਾਰ ਉਹ ਕਹਿਣਗੇ ਪਰਿਵਾਰ ਛੱਡ ਭਾਈ ਮੇਰੇ ਬਾਰੇ ਗੱਲ ਕਰ ਰੱਖੋ ਸਤਨਾਮ ਸ੍ਰੀ ਵਾਸ ਤੁਸੀਂ ਵੀ ਸਾਰੇ ਇਦਾਂ ਹੀ ਕਹੋਗੇ ਨਾ ਸਿੰਘੋ ਮੇਰੇ ਪਿਓ ਦੀ ਗੱਲ ਨਾ ਕਰ ਮੇਰੇ ਬਾਰੇ ਕਰ ਮੇਰੇ ਭਰਾ ਦੀ ਗੱਲ ਨਾ ਕਰ ਮੇਰੇ ਬਾਰੇ ਕਰ ਮੇਰੇ ਪੁੱਤ ਦੀ ਗੱਲ ਨਾ ਕਰ ਮੇਰੇ ਬਾਰੇ ਕਰ ਮੈਂ ਆਪਣੀ ਗਰੰਟੀ ਲੈ ਸਕਦਾ ਆਪਣੇ ਪੁੱਤ ਦੀ ਨਹੀਂ ਲੈ ਸਕਦਾ ਆਪਣੇ ਭਰਾ ਦੀ ਗਰੰਟੀ ਨਹੀਂ ਮੈਂ ਲੈ ਸਕਦਾ ਹਾਂ ਇੰਨਾ ਕਰ ਸਕਦਾ ਵੀ ਜੇ ਮੇਰਾ ਭਰਾ ਗਲਤੀ ਕਰੇਗਾ ਮੇਰੇ ਭਰਾ ਦਾ ਰਾਹ ਵੱਖਰਾ ਮੇਰਾ ਰਾਹ ਵੱਖਰਾ ਆ ਕਰ ਸਕਦਾ ਹੋਰ ਮੈਂ ਕੁਝ ਨਹੀਂ ਕਰ ਸਕਦਾ ਪਰ ਆਪਣਾ ਅਸੀਂ ਕੋਸ਼ਿਸ਼ ਇਹ ਕਰੀਏ ਵੀ ਸੱਚੇ ਪਾਤਸ਼ਾਹ ਸਾਡੇ ਤੇ ਮੇਰ ਰੱਖਿਓ ਕਿਤੇ ਡੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਡੋਲ ਨਾ ਜਾਵੇ ਭੱਜ ਕੇ ਸਾਰੇ ਬੇਨਤੀਆਂ ਕਰ ਲਈਏ ਹੱਥ ਦੇ ਕੇ ਰੱਖੀ ਕਿਤੇ ਢੋਲ ਮਾਤਾਵੇ ਮਨ ਮੇਰਾ ਜਾਵੇ ਹੱਥ ਦੇ ਕੇ ਰੱਖੀ ਮਾਲਕਾ ਕਿਤੇ ਢੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਪੜੋ ਸਾਰੇ ਆਜੀ ਹੱਥ ਦੇ ਕੇ ਇਮਾਨ ਦਾ ਹੱਥ ਦੇ कर देवो ऐसी कृपा कर देवो ऐसी कृपा कर देवो ਮਨ ਕਦੇ ਵੀ ਡੋਲੇ ਐਸੀ ਮਹਾਰਾਜ ਮੇਰਾ ਮਨ ਨਾ ਐਸੀ ਮਹਾਰਾਜ ਮੇਰਾ ਵੀ ਨਾ ਕਰੋ ਮਹਾਰਾਜ ਮਨ ਵੀ ਸਤਿਗੁਰੂ ਇਸੇ ਤਰ੍ਹਾਂ ਸਾਡੇ ਸਾਰਿਆਂ ਤੇ ਮਿਹਰ ਰੱਖਣ ਮਨ ਹਮੇਸ਼ਾ ਕਾਇਮ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਕੋਸ਼ਿਸ਼ ਕਰੋ ਭਾਈ ਆਪਣੇ ਆਪ ਨੂੰ ਸੁਧਾਰ ਸਕੀਏ ਆਪਣੇ ਆਪ ਵੱਲ ਵੇਖੀਏ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਆਓ ਹੁਣ ਆਪਾਂ ਆਨੰਦ ਸਾਹਿਬ 'ਚ ਗੱਜ ਕੇ ਬੋਲੀਏ ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ ਜਾਣਾ ਬਾਕੀ ਸਹਿਜ ਪਾਠ ਭਾਈ ਜਿਨ੍ਹਾਂ ਨੇ ਆਰੰਭ ਕਰਨੇ ਨੇ ਬਾਹਰ ਸੇਵਾਦਾਰ ਵੀਰ ਬੈਠੇ ਐ ਆਪੋ ਆਪਣੇ ਐਡਰੈਸ ਨਾਮ ਲਿਖਾ ਜਾਓ ਪਹਿਲੇ ਸ਼ਨੀਵਾਰ ਦੀਵਾਨ ਲੱਗਣਾ ਹੈ 1 1 ਜੁਲਾਈ ਦਾ ਉਸ ਤੋਂ ਬਾਅਦ ਫਿਰ 7 ਜੁਲਾਈ ਦਾ ਐਤਵਾਰ ਆਏਗਾ 7 ਜੁਲਾਈ ਵਾਲੇ ਦਿਨ ਸਹਿਜ ਪਾਠ ਆਰੰਭ ਕਰਵਾਏ ਜਾਣਗੇ ਜਿਨ੍ਹਾਂ ਜਿਨ੍ਹਾਂ ਨੂੰ ਪੋਥੀਆਂ ਦੀ ਲੋੜ ਹੈ ਉਹਨਾਂ ਨੂੰ ਉਸ ਦਿਨ ਪੋਥੀਆਂ ਵੀ ਮਿਲਣਗੀਆਂ ਸਹਿਜ ਪਾਠ ਆਰੰਭ ਵੀ ਕਰਾਏ ਜਾਣਗੇ ਜਿੰਨੇ ਮੇਰੇ ਵੀਰ ਭਰਾ ਭੈਣ ਭਰਾ ਹਨ ਸਾਰੇ ਮਨ ਬਣਾਓ ਤੇ ਸਹਿਜ ਪਾਠ ਆਪਣੇ ਆਰੰਭ ਕਰੋ ਵੱਧ ਤੋਂ ਵੱਧ ਆਪਾਂ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜੋ ਹੁਕਮਨਾਮੇ ਸੁਣ ਕੇ ਮਿਲ ਹੀ ਲਏ ਆ ਸਾਰੇ ਬੜੇ ਪਿਆਰ ਨਾਲ ਤੁਸੀਂ ਸੁਣਿਆ ਧੰਨਵਾਦ ਗੁਰੂ ਜੀ ਜਾਣਗੇ ਫਿਰ ਆਪਾਂ ਆਪੋ ਆਪ ਵਾਹਿਗੁਰੂ ਅਰਦਾਸ ਹੁਕਮਨਾਮੇ ਤੋਂ ਬਾਅਦ ਫਿਰ ਸਾਰਿਆਂ ਨੇ ਆਪੋ ਆਪਣੀ ਘਰੋ ਘਰੀ ਚਾਲਾ ਪਾਉਣਾ ਹੈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸੇ ਸੇਵੀ ਮਨ ਜੀਆ ਵਾਦਾ ਸਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਲੋਕਾਂ ਗਾਵੋ ਹਰੀ ਕੇ ਆਗਨ ਜਿਨੀ ਵਸਾਇਆ ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਾਨੋ ਮੇਰਿਆ ਤੂੰ ਸਦਾ ਰਹੋ ਹਰ ਨਾਮੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਦੇ ਸਾਰਣਾ ਅੰਗੀ ਕਾਲ ਮੇਰੇ ਬਿਨਾ ਕਾਲ ਆਪੀ ਹੋ ਕੇ ਮਨ ਹੋ ਸਾਰੇ ਮੋਹੇ ਮਨ ਮਾਨੂ ਮੇਰੇ ਸਾਰੂ ਹਰ ਨਾਮ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਉਹ ਘਰ ਆਂਦੇ ਹੈ ਸਭ ਕੁਝ ਹੈ ਜਿਸ ਜਿਸੇ ਜੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਸੇ ਸ਼ਬਦ ਕਹੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਪਿਆਰਾ ਬਹਾਰੋ ਸਾਚ ਨਾਮ ਆਧਾਰ ਮੇਰਾ ਜਨ ਸੁਖਾਂ ਸਾਥ ਗਵਾਈਆਂ ਹਰ ਸ਼ਾਂਤ ਸੁਖ ਬਣ ਆਏ ਵਸੇ ਜਿਨ ਇੱਛਾ ਸਭ ਪੁਜਾਈਆਂ ਆ ਕੀ ਕੀਤਾ ਗੁਰ ਵਿਖੋ ਜਿਸ ਦੀਆਂ ਆਏ ਬਣਿਆ ਹੈ ਨਾਨਕ ਸੁਣੋ ਸਤਿ ਸ਼ਬਦ ਲੋ ਪਿਆਰੋ ਸਾਚਾ ਮੇਰਾ ਆਧਾਰੋ ਫੜੋ ਫੜੋ ਪੜੋ ਜੀ ਚਿਤ ਕਾਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਚੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੋਂ ਵਾਸ ਕੀਤੇ ਕਾਰ ਸੰਤ ਮਾਇਆ ਕਰਮ ਮਾਇਆ ਸੁਖ ਦਿਨ ਕੋ ਸੇ ਨਾਮ ਹਰ ਕੈ ਲਾਗੇ ਸਹਿ ਨਾਮ ਤੈ ਸੁਖ ਹੋਆ ਜਿਤਿਆ ਕਰ ਵਾਗੇ ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਸਗਲ ਵਿਸੂਰੇ ਦੂਸਰੋ ਸਤਨਾਮ ਸੁਣੀ ਸੱਚੀ ਬਾਣੀ ਸਾਧ ਸਾਜਨ ਭਏ ਸਰਸ ਤੂਹੇ ਗੁਰ ਤੇ ਦਾਨ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹੇ ਆਪਰ ਤੂਰੇ ਬਿਨ ਵੰਦ ਨਾਨਕ ਗੁਰ ਚਰਨ ਲਾਗੇ ਵਾਸਿਆ ਮਨ ਤੂਰੇ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ ਉਹ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਉਹ ਧਨ ਹੈ ਧਨ ਹੈ ਧਨ ਹੈ ਗੁਰੂ ਅਮਰ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਹੈ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਹੈ ਧਨ ਹੈ ਕੀ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਉਹ ਧਨ ਹੈ ਧਨ ਹੈ ਧਨ ਹੈ ਗੁਰੂ ਦਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਉਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਉਹ ਸ੍ਰੀ ਹਰਿ ਦਾ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ ਧੰਨ ਹੈ ਧੰਨ ਹੈ ਭਵ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ गुरु गोविंद सिंह साहब है है है है गुरु गोविंद सिंह है है है है तेरा पंथ गुरु ग्रंथ साहिब जी धन है है है है है ਤੇਰਾ ਪੰਥ ਖਾਲਸਾ ਧੰਨ ਹੈ ਓ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਬਾਬਾ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਧਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜ ਲਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਰੇ ਨਾ ਦੋ ਵਾਹਿਗੁਰੂ ਬੋਲ ਕਰੇ ਨਾ ਦੋ ਵਾਹਿਗੁਰੂ ਬੋਲ ਕਰੇ ਨਾ ਦੋ ਵਾਹਿਗੁਰੂ ਬੋਲ ਕਰੇ ਨਾ ਦੋ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲ ਕੇ ਨਾਮ ਦੋ ਵਾਹਿਗੁਰੂ ਬੋਲ ਕੇ ਨਾਮ ਦੋ ਵਾਹਿਗੁਰੂ ਬੋਲ ਕੇ ਨਾਮ ਦੋ ਵਾਹਿਗੁਰੂ ਬੋਲ ਕੇ ਨਾਮ ਦੋ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਹੱਥ ਇਸ ਰਾਮ ਦੇ ਰਾਈ ਧਰਮ ਹਜ਼ੂਰ ਕਰਮੀਆਂ ਤੇ ਆਗਨੀ ਤੇਰੇ ਅਗੇ ਦੂਰ ਜਿਨੀ ਨਾਮ ਤੇ ਆਇਆ ਤੇਰੇ ਸਖਤਾਨ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਏ शहर सुसज सुभाए दर्शन परस गुरु के जन्म मरण दुख जाए वाह ਮਹੱਲਾ ਪੰਜਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮਨ ਜਨ ਸੇਵਾ ਰਹਿਣ ਨਾ ਹਰ ਮਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਾਇਆ ਸਾਧ ਸੰਗ ਤਿਨ ਦਰਸ਼ਨ ਪਾਇਆ ਰਹਾਉ ਬਾਦ ਸਹਾ ਸ਼ਾਵਾ ਪਾਰੀ ਮਰਨਾ ਜੋ ਦੀਸੈ ਸੋ ਕਾ ਖਰਨਾ ਕੂੜੇ ਮੋਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਕਾ ਕਰ ਹੋਦਾ ਨਾਮ ਤੇਰਾ ਜਪੀ ਦਿਨ ਰਾਤ ਕਿਰਪਾ ਨੇ ਨਾਨਕ ਕਾ ਕਰਵਾਉਂਦਾ ਨਾ ਜਪੀ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ